ਸੋਹੀ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਵਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾ ਸੇਵਾ ਕਰੇ ਸੋ ਚੱਕਰ ਹੋਏ ਜਲ ਥਲ ਮਹੀਲ ਰਵ ਰਹਾ ਸੋਏ ਹਮ ਨਹੀਂ ਚੰਗਾ ਬੁਰਾ ਨਹੀਂ ਕੋਏ ਪ੍ਰਣਮਤ ਨਾਨਕ ਤਾਰੇ ਸੋਏ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਵਿਖ ਖਾਏ ਇਹ ਸ਼ਬਦ ਪੰਨਾ 128 ਤੇ ਅੰਕਤ ਹੈ ਰਾਗ ਸੂਹੀ ਮਹੱਲਾ ਪਹਿਲਾ ਘਰ ਦੂਜਾ ਹੋਗਾ ਹੀ ਹੋਊਗਾ 728 ਚਲੋ ਸੋਹੀ ਰਾਗ ਦਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਗੁਰਮਤ ਅਨੁਸਾਰ ਗੁਰ ਸਿੱਖ ਨੇ ਕੀ ਕਰਨਾ ਇੱਥੋਂ ਗਰਦਨ ਤੋਂ ਉੱਤੇ ਉੱਤੇ ਦੇ ਜਿਹੜੇ ਦੁਆਰੇ ਨੇ ਸਾਡੇ ਗਿਆਨ ਅੰਦਰ ਇਹ ਸਾਨੂੰ ਸੰਸਾਰ ਨਾਲ ਜੋੜਦੇ ਨੇ ਇੱਥੋਂ ਥੱਲੇ ਸੰਸਾਰ ਨਹੀਂ ਹੈ ਕੰਠ ਤੋਂ ਉੱਪਰ ਸੰਸਾਰ ਕੰਠ ਤੋਂ ਥੱਲੇ ਸੰਸਾਰ ਨਹੀਂ ਹੈ ਜਦੋਂ ਅਸੀਂ ਰਾਤ ਨੂੰ ਸੌਣ ਲੱਗਦੇ ਹਾਂ ਕੰਠ ਤੋਂ ਥੱਲੇ ਸੁਰਤ ਗਈ ਸੰਸਾਰ ਖਤਮ ਸੰਸਾਰੀ ਜੀਵ ਵੀ ਖਤਮ ਔਰ ਸੰਸਾਰ ਵੀ ਖਤਮ ਜਾਗਦੀ ਸਾਰ ਸੁਰਤੀ ਦਿਮਾਗ ਜਾਂਦੀ ਹੈ ਇੱਕਦਮ ਸੰਸਾਰ ਫਿਰ ਪ੍ਰਗਟ ਹੋ ਜਾਂਦਾ ਜੇ ਸੁਪਨਾ ਉਹਦਾ ਰਹੇ ਰਾਤ ਨੂੰ ਤਾਂ ਵੀ ਸੰਸਾਰ ਹੁੰਦਾ ਹੈ ਰਹਿਣ ਦਾ ਸੁਪਨਾ ਨੂੰ ਕਹਿੰਦੇ ਨੇ ਦੋ ਕਿਸਮ ਦੇ ਸੁਪਨੇ ਨੇ ਸਾਡੀ ਜ਼ਬਾਨ 'ਚ ਸਾਡੀ ਭਾਸ਼ਾ 'ਚ ਸਾਡੇ ਵਾਸਤੇ ਸੰਸਾਰੀ ਲੋਕਾਂ ਵਾਸਤੇ ਇੱਕੋ ਹੀ ਸੁਪਨਾ ਗੁਰਬਾਣੀ ਦੋ ਸੁਪਨੇ ਹੁੰਦੀ ਇੱਕ ਨਹੀਂ ਹੁੰਦੀ ਇੱਕ ਉਹ ਸੁਪਨਾ ਜਿਹੜਾ ਸਾਨੂੰ ਰਾਤ ਨੂੰ ਆਉਂਦਾ ਇੱਕ ਆ ਸੁਪਨਾ ਜਿਹੜਾ ਅਸੀਂ ਸੁਪਨੇ 'ਚ ਗੱਲਾਂ ਕਰਦੇ ਹਾਂ ਬੈਠੇ ਇਹ ਵੀ ਸੁਪਨਾ ਹੀ ਇਹ ਜਾਗਰਤ ਅਵਸਥਾ ਨਹੀਂ ਹੈ ਜਦੋਂ ਜਾਗਰਤ ਅਵਸਥਾ ਹੋਊਗੀ ਤਾਂ ਸਭ ਕੁਝ ਪਰਾਇਆ ਹੋ ਜਾਣਾ ਹੈ ਜਿਹਨੂੰ ਅਸੀਂ ਆਪਣਾ ਮੰਨੀ ਬੈਠੇ ਜਿਹੜੀ ਗੱਲ ਅਸੀਂ ਗੁਰਬਾਣੀ ਦੀ ਕਹੀ ਹੋਈ ਨਹੀਂ ਮੰਨਦੇ ਸਾਡੇ ਗਲੇ ਨਹੀਂ ਉਤਰਦੀ ਵੀ ਇਹ ਸਾਰਾ ਕੁਝ ਪਰਾਇਆ ਹੈ ਸੁਪਨਾ ਇਹ ਜਾਗ ਦੀ ਸਾਰ ਪਤਾ ਲੱਗ ਜਾਣਾ ਜਿਆਦਾ ਜਮਕਾ ਡੰਡਾ ਜਾਂ ਸਿਰ 'ਚ ਲੱਗਣੇ ਜਦ ਪਤਾ ਲੱਗ ਜਾਣਾ ਕਹੇ ਕਬੀਰ ਤੋਈ ਨਾ ਤੇਈ ਨਾ ਜਾਗਾ ਜਮ ਕਾ ਡੰਡ ਮੂਡ ਮੇ ਲਾਗੇ ਫਿਰ ਪਛਤਾਉਂਗਾ ਵੀ ਉਹ ਸੁਪਨੇ ਦੀ ਮਾਇਆ ਇਕੱਠੀ ਕਰਦਾ ਰਿਹਾ ਤਾਂ ਛੱਡ ਕੇ ਜਾਣੀ ਪੈਣੀ ਹੈ ਇਹ ਤਾਂ ਜਦ ਜਾਗਦਾ ਫਿਰ ਤਾਂ ਮਰ ਕੇ ਜਾਗਦਾ ਇਹ ਜਾਂ ਫਿਰ ਗੁਰਮੁਖ ਜਾਗਦਾ ਕੋਈ ਉਹੜਾ ਗੁਰਮੁਖ ਜਾਗਦਾ ਉਹਨੇ ਦੱਸਿਆ ਵੀ ਇਹ ਸੁਪਨਾ ਸੰਸਾਰ ਅਸੀਂ ਨਹੀਂ ਮੰਨਦੇ ਇਸ ਗੱਲ ਨੂੰ ਸਾਡੇ ਗੱਲ ਤੋਂ ਦੀ ਨਹੀਂ ਥੱਲੇ ਗੱਲ ਪੜਦੇ ਆ ਚਾਹੇ ਕੁਝ ਵੀ ਕਰਦੇ ਜਿੱਦਣ ਜਿਹਨੇ ਸੁਪਨਾ ਮੰਨ ਲਿਆ ਉਹ ਗੁਰਬਾਣੀ ਨੂੰ 20 ਬਿਸਵੇਂ ਮੰਨ ਲੈਂਦਾ ਜਿਹੜਾ ਇਹਨੂੰ ਸੁਪਨਾ ਨਹੀਂ ਮੰਨਦਾ ਉਹ ਇਹਨੂੰ ਜਮਾ ਹੀ ਨਹੀਂ ਮੰਨਦਾ ਮਾੜੀ ਮੋਟੀ ਮੰਨ ਲੈਂਦਾ ਉਹ ਕੀ ਹੁੰਦਾ ਉਹ ਸ਼ਰਧਾ ਰੱਖ ਲੈਂਦਾ ਅਖੰਡ ਪਾਠ ਕਰਾ ਲੈਂਦਾ ਥੋੜਾ ਬਹੁਤਾ ਪੁੰਨ ਦਾਨ ਕਰਦਾ ਹੈ ਕਿਸੇ ਦੀ ਬੁਰਾਈ ਨਹੀਂ ਕਰਦਾ ਕੁਝ ਚੰਗਾ ਆਦਮੀ ਬਣ ਜਾਂਦਾ ਚੰਗਾ ਜਿਹਨੂੰ ਕਹਿੰਦੇ ਭਲਾ ਆਦਮੀ ਮੁਕਤੀ ਦੀ ਅਵਸਥਾ ਤੇ ਨਹੀਂ ਜਾ ਸਕਦਾ ਅਗਲਾ ਜਨਮ ਲੈਣਾ ਪਊ ਕਿ ਜੇ ਪੁੰਨ ਕਰਦਾ ਤਾਂ ਵੀ ਅਗਲਾ ਜਨਮ ਲੈਣਾ ਪਊ ਜੇ ਪਾਪ ਮੰਨਦਾ ਤਾਂ ਵੀ ਅਗਲਾ ਜਨਮ ਲੈਣਾ ਪਊ ਜੰਮਣ ਮਰਨ ਦੇ ਗੇੜ ਚੋਂ ਨਹੀਂ ਛੁੱਟਦਾ ਜਨਮ ਮਰਨ ਦੇ ਗੇੜ ਚੋਂ ਛੁੱਟ ਸਕਦਾ ਜਿਆਦਾ ਜਿਆਦਾ ਨੂੰ ਸੁਪਨਾ ਮੰਨ ਕੇ ਸਭ ਕੁਝ ਰਾਮ ਦਾ ਮੰਨੇ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਇਹ ਜਾਗ ਕੇ ਹੀ ਪਤਾ ਲੱਗੂਗਾ ਜਾਗਣ ਤੋਂ ਪਹਿਲਾਂ ਗੱਲ ਕਹਿਣ ਦੀ ਹੈ ਮੰਨਣ ਦੀ ਹੈ ਨਹੀਂ ਇਸ ਕਰਕੇ ਬਾਣੀ ਜਾਗਰਤ ਅਵਸਥਾ ਵਾਲਿਆਂ ਦੀ ਗੱਲ ਹੈ ਸਾਡੇ ਗਲੇ ਉਤਰੇ ਤਾਂ ਕਿਵੇਂ ਉਤਰੇ ਸਿਰਫ ਅਸੀਂ ਇਹਨੂੰ ਮੰਨ ਕੇ ਚੱਲ ਸਕਦੇ ਹਾਂ ਵੀ ਗੱਲ ਸੱਚੀ ਹੈ ਸਾਡੇ ਬੋਲਣ 'ਚ ਨਹੀਂ ਆ ਰਹੀ ਇਸੇ ਕਰਕੇ ਕਿਹਾ ਹੈ ਨਾ ਵੀ ਇਹਨੂੰ ਸੱਚ ਸੱਚ ਕਰਕੇ ਮੰਨੋ ਸਿੱਖੋ ਕਿਉਂਕਿ ਸੱਚ ਕਰਕੇ ਮੰਨਣੀ ਔਖੀ ਹੈ ਇਹ ਖੇਡ ਕਠਣ ਜੋ ਦੀਨਾ ਸਭ ਧੋਖਾ ਹੈ ਅੱਖਾਂ ਦਾ ਧੋਖਾ ਹੈ ਜਿਆਦੇ ਧੋਖਾ ਚੱਕਿਆ ਜਾਂਦਾ ਹੈ ਨਾ ਫਿਰ ਕਰਾਮਾਤ ਵਰਤਦੀ ਹੈ ਉਹਨੂੰ ਕਰਾਮਾਤ ਕਹਿੰਦੇ ਨੇ ਜਿਹਦਾ ਧੋਖਾ ਭਲੇਖਾ ਚੱਕਿਆ ਜਾਵੇ ਕਿ ਕਰਾਮਾਤ ਨਹੀਂ ਹੈ ਜਿਹੜੀ ਚੀਜ਼ ਨੂੰ ਮਨ ਮੰਨਣ ਨੂੰ ਤਿਆਰ ਨਹੀਂ ਦੁਨੀਆ ਸਾਰੀ ਨਹੀਂ ਮੰਨਦੀ ਉਹਨੂੰ ਮੰਨ ਲਈਏ ਕਿ ਕਰਾਮਾਤ ਨਹੀਂ ਹੈ ਮਨ ਬਦਲ ਜਵੇ ਇਹੀ ਕਰਾਮਾਤ ਆ ਗੁਰਬਾਣੀ ਛੋੜ ਕੋਈ ਕਰਾਮਾਤ ਨਹੀਂ ਹੈ ਮੌਤ ਦੇ ਉੱਤੇ ਵਿਜੇ ਪਾਲਣੀ ਕੀ ਕਰਾਮਾਤ ਨਹੀਂ ਜੰਮਣ ਮਰਨ ਦਾ ਪਰਮ ਚੱਕਿਆ ਜਾਣਾ ਕੀ ਕਰਾਮਾਤ ਨਹੀਂ ਸਭ ਤੋਂ ਵੱਡੀ ਕਰਾਮਾਤ ਹੈ ਜਿਹਨੂੰ ਕੋਈ ਧਰਮ ਨਹੀਂ ਮੰਨਦਾ ਜਿਹੜੀ ਕਿਸੇ ਦੇ ਗਲ ਤੇ ਥੱਲੇ ਨਹੀਂ ਉਤਰਦੀ بڑے بڑے ਔਲੀਏ ਨਹੀਂ ਮੰਨਦੇ ਸ਼ਿਵ ਜੀ ਨਾਲ ਕਥਾਵਾਂ ਜੋੜੀਆਂ ਹੋਈਆਂ ਨੇ ਉਹ ਮਰ ਗਿਆ ਚਲੋ ਲੈ ਕੇ ਆਈਏ ਫਲਾਣੇ ਦਾ ਘਰ ਵਾਲਾ ਜਾਂ ਕਿਸੇ ਦਾ ਬੱਚਾ ਜੋੜੀਆਂ ਨੇ ਕਥਾਵਾਂ ਇਹਦਾ ਮਤਲਬ ਕਿਸੇ ਨੂੰ ਪਤਾ ਨਹੀਂ ਸੀ ਇਸ ਗੱਲ ਦਾ ਸਰਵੇ ਜਨਮ ਮਰਨ ਜਿਹੜਾ ਸੰਸਾਰ ਦਾ ਜਿਵੇਂ ਭਲੇਖਾ ਉਹਨੂੰ ਮੰਨੀ ਬੈਠੇ ਨੇ ਐਵੇਂ ਨਹੀਂ ਕਿਹਾ ਸਿਮਰਤ ਬੇਦ ਪ੍ਰਾਣ ਪੁਕਾਰਨ ਪੋਥੀਆਂ ਨਾਮ ਮੇਰਾ ਸਭ ਕੂੜ ਗਾਲੀ ਉਛੀਆਂ ਸਾਰਾ ਸੰਸਾਰੀ ਗੱਲਾਂ ਨੇ ਉੱਥੇ ਲਿਖੀ ਹੋਈਆਂ ਉਹੀ ਪੁੰਨ ਭਾਵ ਉਹੀ ਪਰਮ ਉਹ ਗਿਆਨ ਨਹੀਂ ਜਪਦੇ ਉਹ ਨਾਮ ਜਪਦੇ ਨੇ ਕੋਈ ਨਾਮ ਕਿਸੇ ਦਾ ਰੱਖਿਆ ਹੋਇਆ ਬਾਰ-ਬਾਰ ਉਹਨੂੰ ਉਚਾਰਨ ਕਰਦੇ ਨੇ ਉਹਨੂੰ ਨਾਮ ਜਪਣਾ ਕਹਿੰਦੇ ਨੇ ਇਹ ਮਨੁੱਖਾਂ ਦੀ ਬੋਲੀ ਹੈ ਸਾਡੀ ਸਾਡੀ ਬੋਲੀ ਅਨੁਸਾਰ ਨਾਮ ਜਪਣਾ ਸਾਡੀ ਬੁੱਧੀ ਅਨੁਸਾਰ ਨਾਮ ਜਪਣਾ ਇਹ ਭਗਤੀ ਦਰਗਾਹ 'ਚ ਪ੍ਰਵਾਨ ਨਹੀਂ ਹੈ ਆ ਭਗਤੀ ਦਰਗਾਹ 'ਚੋਂ ਦਸੀਏ ਵੀ ਐਂ ਕਰੋ ਜੇ ਤੁਸੀਂ ਨਿਕਲ ਲੈ ਇਹ ਚੱਕਰ ਵੀ ਉਹ 'ਚ ਫਸੇ ਹੋਏ ਜਿਹੜੇ ਤਾਂ ਤੁਸੀਂ ਜੇ ਤੁਸੀਂ ਇਹ ਚ ਨਿਕਲਣਾ ਤਾਂ ਆ ਵਿਧੀ ਹੈ ਛੁੱਟਣ ਕੀ ਇਹ ਛੁੱਟਣ ਕੀ ਵਿਧੀ ਆ ਹੈ ਜਿਹੜੀ ਦੱਸੀ ਗਈ ਹੈ ਇਹਦੇ ਵਿੱਚ ਕੀ ਕਰਨਾ ਸੁਰਤ ਇੱਥੋਂ ਕੰਠ ਤੋਂ ਉੱਪਰ ਜਾਊ ਬਹੁਤ ਹੈ ਜਿਵੇਂ ਇੱਕ ਪਿੰਜਰਾ ਪਿੰਜਰੇ 'ਚ ਤੋਤਾ ਉਹ ਤੋਤੇ ਵਿੱਚ ਕੁਝ ਪਿੰਜਰੇ 'ਚ ਸੁਰਾਖ ਰੱਖੇ ਨੇ ਛੋਟੇ ਛੋਟੇ ਤੋਤਾ ਪੂਰੇ ਦਾ ਪੂਰਾ ਤਾਂ ਨਹੀਂ ਬਾਹਰ ਨਿਕਲ ਸਕਦਾ ਪਰ ਸਰੀ ਬਾਹਰ ਕੱਢ ਸਕਦਾ ਜਿੰਨਾ ਜਰ ਸਰੀ ਬਾਹਰ ਕੱਢੂ ਉਹਨਾਂ ਜਰੇ ਖਤਰਾ ਹੈ ਜੇ ਸਰੀ ਬਾਹਰ ਕੱਢੀ ਬਾਹਰ ਹੋਇਆ ਬਿੱਲਾ ਸਰੀ ਉਹ ਫੜ ਲਈ ਗਿਆ ਤੋਤਾ ਬਾਕੀ ਉਹਨੇ ਮਰ ਗਿਆ ਨਾ ਸਾਡੀ ਸੁਰਤ ਫੜਦਾ ਜਦ ਸੁਰਤ ਕਾਲ ਸੁਰਤ ਫੜਦਾ ਸੁਰਤ ਸਾਡੀ ਸਰੀਰ ਹੈ ਸੁਰਤ ਬਾਹਰ ਗਈ ਬਾਹਰੇ ਰਹਿ ਗਈ ਮਾਇਆ ਜੇ ਮਾਇਆ ਦੀ ਸੁਰਤ ਰਹਿ ਗਈ ਅੰਤ ਕਾਲ ਜੇ ਮੰਦਰ ਸਿਮਰੈ ਸੁਰਤ ਮੰਦਰ ਚ ਹੈ ਅੰਤ ਕਾਲ ਜੇ ਲక్ష్ਮੀ ਸਿਮਰੈ ਉਹ ਸੁਰਤ ਉੱਥੇ ਹੈ ਪਿੰਜਰੇ ਤੋਂ ਬਾਹਰ ਹੈ ਸੁਰਤ ਹਿਰਦਾ ਪਿੰਜਰਾ ਸੁਰਤ ਬਾਹਰ ਉਹ ਗੱਲ ਇੱਥੇ ਕਹੀ ਹੈ ਅੰਤਰ ਵਸੇ ਨਾ ਬਾਹਰ ਜਾਏ ਪਿੰਜਰੇ ਦੇ ਅੰਦਰ ਹੀ ਰੱਖੇ ਸ੍ਰੀ ਸੁਰਤ ਨੂੰ ਵੀ ਸ੍ਰੀ ਬਾਹਰ ਨਾ ਕੱਢੇ ਤੋਤਾ ਮਾਰਿਆ ਜਾਊਗਾ ਨਹੀਂ ਇਸੇ ਕਰਕੇ ਕਲਪਨਾ ਨੂੰ ਇਹਦਾ ਕਾਲ ਮੰਨੇ ਕਲਪਨਾ ਕਰਨ ਲੱਗਿਆ ਹੀ ਬਾਹਰ ਜਾਂਦਾ ਬਾਹਰ ਜਾ ਕੇ ਹੀ ਕਲਪਨਾ ਕਰਦਾ ਉਹ ਕਲਪਨਾ ਨੇ ਕਾਲ ਬਣਨਾ ਕਲਪਨਾ ਨੇ ਸ੍ਰੀ ਬਾਹ ਲੈ ਜਾਣੀ ਹੈ ਮਾਇਆ ਤੋਂ ਮਾਇਆ 'ਚ ਮਾਇਆ 'ਚ ਗੱਲ ਨੇ ਫੜ ਲੈਣਾ ਸ੍ਰੀ ਬਾਹਰ ਬਸਾਂ 'ਚ ਸਫ਼ਰ ਕਰਦੇ ਆ ਬੱਚਿਆਂ ਨੂੰ ਕਹਿੰਦੇ ਬਾਹਰ ਬਾਹਰ ਨਾ ਕੱਢੋ ਹਾਲਾਂਕਿ ਕਿਹੜਾ ਹਰ ਵਕਤ ਤੇ ਬਸਾਂ ਨਾਲ ਦੀ ਘਸੜ ਕੇ ਚੱਲਦੀਆਂ ਨੇ ਪ੍ਰੀਕਾਸ਼ਨ ਕਿਸੇ ਵਕਤ ਵੀ ਹੋ ਸਕਦਾ ਇਸੇ ਕਰਕੇ ਪ੍ਰੀਕਾਸ਼ਨ ਸੁਰਤ ਬਾਹਰ ਕੱਢਣੀ ਹੋਣੀ ਕਾਲ ਦਾ ਕੀ ਪਤਾ ਕਿਹੜੇ ਸਾਜ ਆ ਜਾਣਾ ਕੀ ਪਤਾ ਕਿਹੜੇ ਵੇਲੇ ਵਸਦੇ ਬਰਾਬਰ ਦੀ ਕੀ ਚੀਜ਼ ਆ ਜਾਣੀ ਹੈ ਉੱਥੇ ਹੀ ਬਾਹ ਵੜੀ ਜਾਊਗੀ ਅੰਤਰ ਬਸੇ ਅੰਦਰੇ ਬਸੇ ਬਾਹਰ ਨਾ ਕੱਢੇ ਬਾਰੀ ਤੋਂ ਅੰਗ ਪੈਰ ਕੋਈ ਜੇ ਸਿਰ ਬਾਹਰ ਕੱਢਦਾ ਸਿਰੇ ਲੈ ਜੂ ਲਾ ਕੇ ਬਸ ਬਾਹਰ ਦੀ ਕੋਈ ਚੀਜ਼ ਆਈ ਸਿਰੇ ਵੱਢ ਕੇ ਲੈ ਜੂ ਨਾ ਬਾਹਰ ਜਾਏ ਬਾਹਰ ਨਾ ਜਾਵੇ ਬਿਲਕੁਲ ਵੀ ਬਾਹਰ ਖਤਰਾ ਹੀ ਖਤਰਾ ਹੈ ਜਿੱਥੇ ਖਤਰਾ ਹੈ ਜਾਣੇ ਕੀ ਕਰਨਾ ਪਰ ਜਾਂਦਾ ਕਿਉਂ ਹੈ ਕੀ ਕਰਨ ਜਾਂਦਾ ਬਾਹਰ ਆ ਅਗਲੀ ਪੰਕਤੀ ਨਾਲ ਦੀ ਅੱਧੀ ਦੱਸਦੀ ਹੈ ਅੰਮ੍ਰਿਤ ਛੋੜ ਕਾਹੇ ਬਿਕ ਖਾਏ ਅੰਮ੍ਰਿਤ ਅੰਦਰ ਪਿਆ ਜ਼ਹਿਰ ਖਾਣ ਜਾਂਦਾ ਬਾਹਰ ਜੇ ਗੈਰ ਖਾਉ ਫਿਰ ਇਹਨੇ ਮਰਨਾ ਹੀ ਹੈ ਹੋਰ ਕੀ ਕਰਨਾ ਅੰਮ੍ਰਿਤ ਛੱਡ ਕੇ ਕੋਈ ਬਾਹਰ ਜ਼ਹਿਰ ਖਾਵੇ ਤੇ ਜ਼ਹਿਰ ਦੇ ਨਾਲ ਫਿਰ ਬਚੂਏ ਮਰੂ ਮੌਤ ਹੋਣੀ ਇਹਦੇ ਵਾਸਤੇ ਇਹ ਆਪ ਇਹਦੀ ਅਕਲ ਇਹਦੀ ਸੋਚ ਮੌਤ ਦਾ ਕਾਰਨ ਹੈ ਵਰਨਾ ਇਹਨੂੰ ਕੋਈ ਨਹੀਂ ਮਾਰ ਸਕਦਾ ਇਹਦੀ ਆਪਣੀ ਭੁੱਖ ਇਹਦੀ ਆਪਣੀ ਇੱਛਾ ਇਹਦੀ ਆਪਣੀ ਅਕਲ ਇਹਦੀ ਆਪਣੀ ਚਤਰਾਈ ਇਹਦੀ ਆਪਣੀ ਹੁਸ਼ਿਆਰੀ ਇਹਨੂੰ ਮਰਵਾਉਂਦੀ ਹੈ ਅਗਲੇ ਨੇ ਤਾਂ ਦੱਸਤਾ ਦਰਗਾਹ ਦਾ ਫਰਮਾਨ ਆ ਗਿਆ ਵੀ ਆ ਨਾ ਕਰੋ ਜੇ ਫੇਰ ਵੀ ਨਹੀਂ ਹਟਦਾ ਫਿਰ ਜ਼ਿੰਮੇਵਾਰੀ ਕਿਹਦੀ ਹੈ ਰੱਬ ਦੀ ਆਪਣੇ ਕਸੂਰ ਵੀ ਕਿਸੇ ਹੋਰ ਤੇ ਥੱਪਣ ਦੀ ਇਹਦੀ ਆਦਤ ਹੈ ਆਪਣੀ ਗਲਤੀ ਤਾਂ ਮੰਨਣੀ ਹੋਈ ਨਹੀਂ ਹੈ ਇਹਨੂੰ ਕਹਿੰਦੇ ਨੇ ਚਤਰਾਈ ਇਹ ਚਤਰਾਈ ਹੈ ਓਵਰ ਕਲੇਵਰਨੈਸ ਹੈ ਆਪਣਾ ਦੋਸ਼ ਰੱਬ ਤੇ ਵੜ ਦੇਣ ਹਾਂਜੀ ਐਸਾ ਗਿਆਨ ਜਪੋ ਮਨ ਮੇਰੇ ਐਸਾ ਗਿਆਨ ਜਪੋ ਮਨ ਮੇਰੇ ਐਸਾ ਗਿਆਨ ਸਮਝ ਕਿ ਬਾਹਰ ਖਤਰਾ ਹੈ ਬਾਹਰ ਮੌਤ ਹੈ ਤੇਰੀ ਗੋਲੀ ਚਲਦੀ ਹੈ بارش ਹੁੰਦੀ ਹੈ ਗੋਲੀ ਦੀ ਤੇ ਮੋਰਚੇ ਤੋਂ ਸਿਰ ਬਾਹਰ ਗਿਆ ਹਰ ਮਰੇ ਉਸ ਵੇਲੇ ਕੀ ਕਹਿੰਦੇ ਨੇ ਸਿਰ ਨਹੀਂ ਉੱਚਾ ਹੋਣਾ ਚਾਹੀਦਾ ਹੱਥ ਉੱਚਾ ਰੱਖ ਕੇ ਗੋਲੀ ਚਲਾਈ ਜਾਓ ਸਿਰ ਥੱਲੇ ਰੱਖੋ ਸਿਰ ਬਚਾ ਕੇ ਰੱਖੋ ਪਰ ਇਹ ਤਾਂ ਸਿਰੇ ਬਾਹਰ ਕੱਢਦਾ ਹੈ ਮੌਤ ਕਿਹਦੀ ਹੈ ਸਵਾਲ ਇਹ ਹੈ ਮੌਤ ਕਿਵੇਂ ਹੈ ਔਰ ਕੀਦੀ ਹੈ ਇਹ ਸਵਾਲ ਦਾ ਜਵਾਬ ਗੁਰਬਾਣੀ ਚ ਕੀ ਹੈ ਮੂਈ ਸੁਰਤ ਬਾਦ ਹੰਕਾਰ ਸੁਰਤੇ ਮਰਦੀ ਹੈ ਆਪਾਂ ਕਹਿੰਦੇ ਸੁਰਤ ਮਾਰੀ ਗਈ ਜਾਂ ਸੁਰਤ ਮਾਰੀ ਗਈ ਬੰਦੇ ਦੀ ਮਰ ਗਿਆ ਸਮਝੋ ਸੰਸਾਰ ਨਾਲ ਉਹਦਾ ਕੋਈ ਕਨੈਕਸ਼ਨ ਨਹੀਂ ਸਾਹ ਲੈਣ ਵਾਲਾ ਹੋਰ ਹੈ ਲੈਂਦਾ ਰਹੇ ਸਾਹ ਆਉਣਾ ਨਾ ਆਉਣਾ ਇਹਦੇ ਵਸ ਦੀ ਗੱਲ ਨਹੀਂ ਹੈ ਸਾਹ ਦਾ ਲੈਣ ਵਾਲਾ ਹੋਰ ਹੈ ਸਾਹ ਲੈਂਦੀ ਸਭ ਲਵਾਇਆ ਸਾਤਾ ਲੈਂਦਾ ਨਹੀਂ ਜੇ ਅਸੀਂ ਆਪ ਸਾਹ ਲੈਂਦੇ ਹੋਈਏ ਅਸੀਂ ਤਾਂ ਰੋਜ਼ ਭੁੱਲ ਜੀਏ ਸਾਹ ਲੈਣਾ ਬਹੁਤ ਕੁਝ ਭੁੱਲ ਜਾਂਦੇ ਆ ਸੁੱਤਾ ਪਿਆ ਸਾਹ ਕਿਵੇਂ ਲੈ ਲੂ ਇਹ ਆਖਰ ਸਾਹ ਲੈਂਦਾ ਕੌਣ ਜਿਹੜਾ ਸਾਹ ਲੈਂਦਾ ਉਹ ਜਾਗਦਾ ਦੇਵ ਹੈ ਜਿਹਨੂੰ ਕਹਿੰਦਾ ਕਬੀਰ ਪੂਲੀ ਬਾਲਣੀ ਹੈ ਇਹੋ ਸਤਗੁਰ ਜਾਗਦਾ ਹੈ ਦੇਵ ਉਹ ਸਤਗੁਰ ਸਦਾ ਸਦਾ ਨਾਲ ਹੈ ਉਹਨੂੰ ਕਹਿੰਦੇ ਨੇ ਸਤਗੁਰ ਜਿਹੜਾ ਸਾਹ ਲੈਂਦਾ ਹੈ ਦੂਆ ਬੰਦਾ ਸਾਹ ਲੈ ਕੇ ਦਿਖਾਵੇ ਸਾਡੇ ਤੋਂ ਹੋਰ ਕੋਈ ਬੰਦਾ ਬਰਾਬਰ ਸਾਹ ਲੈ ਕੇ ਦਿਖਾਵੇ ਇਸ ਕਰਕੇ ਸਤਗੁਰ ਬਾਹਰ ਨਹੀਂ ਹੋ ਸਕਦਾ ਸਤਗੁਰ ਜੇ ਬਾਹਰ ਕੋਈ ਹੈ ਉਹ ਸਿਰਫ ਤੁਹਾਨੂੰ ਉਪਦੇਸ਼ ਕਰ ਸਕਦਾ ਆ ਆਹੀ ਕੁਝ ਕਰ ਸਕਦਾ ਆਹੀ ਗੱਲ ਕਹਿ ਸਕਦਾ ਇਹ ਕਹੀ ਰਹੀ ਹੈ ਬਾਣੀ ਵੀ ਉਹੀ ਗੱਲ ਕਹਿ ਰਹੀ ਹੈ ਗੁਰਬਾਣੀ ਉਹੀ ਗੱਲ ਕਹੇ ਉਸ ਉਹਨਾਂ ਦੀ ਉਹ ਕਹੀ ਹੋਈ ਹੈ ਗੱਲ ਉਹ ਤਾਂ ਇਹ ਕਹਿ ਹੋ ਸਕਦਾ ਹੋਰ ਇਦੋਂ ਕੁਝ ਨਹੀਂ ਕਰ ਸਕਦਾ ਸਾਹ ਨਹੀਂ ਲੈ ਸਕਦਾ ਉਹ ਨਾ ਤੁਹਾਨੂੰ ਮਨਾਵ ਨਹੀਂ ਸਕਦਾ ਉਹ ਸਿਰਫ ਦੱਸ ਸਕਦਾ ਉਹ ਤਾਂ ਵੈਦ ਹੈ ਦੱਸ ਸਕਦਾ ਵੀ ਆਹ ਚੀਜ਼ ਖਾਈ ਆਹ ਚੀਜ਼ ਨਾ ਖਾਈ ਦਵਾਈ ਐ ਲਈ ਐ ਨਾ ਲਈ ਲੈਣਾ ਨਾ ਲੈਣਾ ਪਰਹੇਜ ਰੱਖਣਾ ਨਾ ਰੱਖਣਾ ਟਾਈਮ ਤੇ ਦਵਾਈ ਲੈਣਾ ਨਾ ਲੈਣਾ ਤੁਹਾਡੀ ਜ਼ਿੰਮੇਵਾਰੀ ਰਹਿ ਗਈ ਹੁਣ ਦੱਸ ਸਕਦੇ ਹੋ ਹੁਣ ਅਸੀਂ ਉਹ ਤੋਂ ਕਿੰਨਾ ਲਾਭ ਲੈਣਾ ਉਸ ਨੁਸਖੇ ਤੋਂ ਸਾਨੂੰ ਆਪਣੀ ਬਿਮਾਰੀ ਵਾਸਤੇ ਆਪਣੀ ਬਿਮਾਰੀ ਵਾਸਤੇ ਅਸੀਂ ਕਿੰਨੇ ਜਾਗਰੂਕ ਆ ਕਿੰਨੀ ਸਾਨੂੰ ਚਿੰਤਾ ਬਿਮਾਰੀ ਦੀ ਕਿ ਕਿਸੇ ਨੂੰ ਚਿੰਤਾ ਹੋਵੇ ਬਿਮਾਰੀ ਸਾਡੀ ਹੋਵੇ ਬਿਮਾਰੀ ਸਾਡੀ ਹੋਵੇ ਵੀ ਚਿੰਤਾ ਕਿਸੇ ਨੂੰ ਹੋਵੇ ਮਰ ਕੋਈ ਜਾਵੇ ਸੁਰਗ ਨੂੰ ਅਸੀਂ ਚਲੇ ਜਾਈਏ ਇਹ ਸੋਚ ਹੈ ਆਮ ਆਦਮੀ ਦੀ ਮਨ ਦੀ ਸੋਚ ਇਹ ਹੈ ਵੀ ਮੈਨੂੰ ਕੁਝ ਨਾ ਕਰਨਾ ਪਵੇ ਮੈਂ ਕੁਝ ਅਖੰਡ ਪਾਠ ਕਰਾ ਕੇ ਜਾਂ ਕੁਝ ਦਾਨ ਪੁੰਨ ਕਰਕੇ ਜਾਂ ਕੋਈ ਪੈਸੇ ਖਰਚ ਕੇ ਹੀ ਮੇਰਾ ਕੰਮ ਸਰ ਜਾਵੇ ਮੈਂ ਜੋ ਕਰਾਂ ਉਹ ਜੋ ਮੇਰਾ ਮਨ ਚਾਹੁੰਦਾ ਮਨ ਦੇ ਉੱਤੇ ਪਾਬੰਦੀ ਲਾਉਣ ਨੂੰ ਕੋਈ ਨਹੀਂ ਤਿਆਰ ਮਨ ਆਪਣੇ ਤੇ ਪਾਬੰਦੀ ਬਰਦਾਸ਼ਤ ਕਰਨ ਨੂੰ ਕਦੇ ਵੀ ਤਿਆਰ ਨਹੀਂ ਬਾਣੀ ਮਨ ਤੇ ਪਾਬੰਦੀ ਲਾਉਂਦੀ ਹੈ ਗੁਰਬਾਣੀ ਮਨ ਤੇ ਪਾਬੰਦੀ ਲਾਉਂਦੀ ਹੈ ਮਨ ਨੂੰ ਅਰੈਸਟ ਕਰਦੀ ਹੈ ਅਰੈਸਟ ਤਾਂ ਕਿ ਅੰਦਰੇ ਰਹਿ ਬਾਹਰ ਨਹੀਂ ਜਾ ਸਕਦਾ ਹਵਾਲਾਤੀ ਹੈ ਤੂੰ ਹਵਾਲਾਤ ਕੀ ਹੁੰਦੀ ਹੈ ਅੰਦਰ ਰਹਿ ਕੈਦ ਕੀ ਹੁੰਦੀ ਹੈ ਅੰਦਰ ਰਹਿ ਬਾਹਰ ਨਹੀਂ ਜਾ ਸਕਦਾ ਹੁਣ ਉਹ ਕਹਿੰਦਾ ਮੈਂ ਬਾਹਰ ਬਿਨਾਂ ਰਹਿ ਨਹੀਂ ਸਕਦਾ ਅੰਦਰ ਬਹਿ ਨਹੀਂ ਸਕਦਾ ਤੇ ਅੰਮ੍ਰਿਤ ਪੀ ਨਹੀਂ ਸਕਦਾ ਫਿਰ ਇਹ ਹੋ ਗਿਆ ਜਦੋਂ ਵੀ ਅੰਮ੍ਰਿਤ ਨਾਲੋਂ ਇਹਦੀ ਸੁਰਤ ਟੁੱਟ ਜੂਗੀ ਬਾਹਰ ਜਾਊਗਾ ਇਹ ਟੁੱਟ ਜੂ ਜ਼ਹਿਰ ਖਾਊਗਾ ਇਹ ਮੌਤ ਹੋ ਜੂਗੀ ਹਰ ਵਿਸਰਤ ਸਦਾ ਖਵਾਰੀ ਜਦੋਂ ਹਰ ਵਿਸਰੂਗਾ ਤਾਂ ਬਾਹਰ ਜਾਊਗਾ ਤਾਂ ਅੱਖਾਂ ਤੇ ਹੀ ਬਾਹਰ ਜਾਊਗਾ ਕੰਨਾਂ ਤੇ ਹੀ ਬਾਹਰ ਜਾਊਗਾ ਨੱਕ ਤੇ ਹੀ ਬਾਹਰ ਜਾਊਗਾ ਜੀਭ ਕਰਕੇ ਬਾਹਰ ਜਾਊਗਾ ਟੇਸਟ ਵਾਸਤੇ ਇਹ ਗਿਆਨ ਇੰਦਰੀਏ ਦੇ ਦੁਸ਼ਮਣ ਨੇ ਬਾਹਰ ਨੂੰ ਫਿਰੇ ਬਾਹਰ ਨੂੰ ਭਜਾਉਂਦੇ ਦਿੱਤੇ ਤਾਂ ਸੀ ਕੁਛ ਇੱਥੇ ਖੱਟਣ ਵਾਸਤੇ ਗਿਆਨ ਅੰਦਰ ਗਿਆਨ ਪ੍ਰਾਪਤ ਕਰਨ ਵਾਸਤੇ ਪਰ ਅਗਿਆਨਤਾ ਵੀ ਬਹੁਤ ਹੈ ਬਾਹਰ ਜਿੱਥੋਂ ਹੀਰੇ ਚੁਗਦੇ ਨੇ ਜਾ ਕੇ ਤੇ ਪੱਥਰ ਜ਼ਿਆਦਾ ਹੁੰਦੇ ਨੇ ਹੀਰੇ ਘੱਟ ਹੁੰਦੇ ਨੇ ਕਹਿੰਦੇ ਨੇ ਕੱਚ ਦੇ ਇਲਾਕੇ 'ਚ ਕਿਤੇ ਕਿਤੇ ਹੀਰੇ ਮਿਲ ਜਾਂਦੇ ਨੇ ਲੋਕ ਉੱਥੇ ਚੁੱਕ ਕੇ ਲਿਆਉਂਦੇ ਨੇ ਪਰ ਉੱਥੇ ਪੱਥਰ ਤਾਂ ਬਹੁਤੇ ਜ਼ਿਆਦਾ ਨੇ ਹੀਰੇ ਤਾਂ ਘੱਟ ਨੇ ਐਵੇਂ ਸੰਸਾਰ ਜੇ ਹੀਰਾ ਕਿਤੇ ਕਿਤੇ ਹੈ ਉਹ ਗਿਆਨ ਤਤ ਗਿਆਨ ਕਿਤੇ ਹੈ ਪੱਥਰ ਜ਼ਿਆਦਾ ਨੇ ਪੱਥਰਾਂ ਦਾ ਹੀ ਭਾਰ ਢੋਦੇ ਨੇ ਸਾਰੇ ਔਰ ਉਹ ਵੀ ਪੱਥਰ ਸੋਹਣੇ ਲੱਗਦੇ ਨੇ ਮਨ ਨੂੰ ਦੇਖਣ ਨੂੰ ਕਈ ਪ੍ਰਕਾਰ ਦੇ ਰੰਗ ਬਰੰਗੇ ਹੁੰਦੇ ਨੇ ਬੜੇ ਸੋਹਣੇ ਲੱਗਦੇ ਨੇ ਇੱਥੇ ਬਹੁਤ ਕੁਝ ਸੋਹਣਾ ਲੱਗਦਾ ਸੰਸਾਰ 'ਚ ਮੋਹ ਲੈਂਦੀ ਹੈ ਮਾਇਆ ਉਹ ਇਕੱਠੇ ਕਰ ਲੈਂਦਾ ਉਧਰੇ ਲੱਗ ਜਾਂਦਾ ਹੈ ਹੀਰਾ ਮਿਲਦਾ ਨਹੀਂ ਪੱਥਰ ਇਕੱਠੇ ਕਰ ਲੈਂਦਾ ਉਹ ਸੁਰਤੀ ਨੂੰ ਬਾਹਰ ਪ੍ਰੇਰਦੇ ਨੇ ਸੁਰਤੀ ਨੂੰ ਬਾਹਰ ਖਿੱਚ ਪਾਉਂਦੇ ਨੇ ਮਾਇਆ ਦਾ ਮੋਹ ਖਿੱਚ ਪਾਉਂਦਾ ਬਾਹਰ ਨੂੰ ਲੋਭ ਖਿੱਚ ਪਾਉਂਦਾ ਬਾਹਰ ਨੂੰ ਆਕਰਸ਼ਣ ਬਾਹਰ ਨੂੰ ਜ਼ਿਆਦਾ ਰਹਿੰਦਾ ਇਸ ਕਰਕੇ ਨਹੀਂ ਟਿਕ ਸਕਦਾ ਅੰਦਰ ਟਿਕਾਉਂਦਾ ਗਿਆਨ ਐਸਾ ਗਿਆਨ ਜਪੋ ਮਨ ਮੇਰੇ ਮਨ ਮੇਰੇ ਇਹ ਸਮਝ ਲੈ ਵੀ ਬਾਹਰ ਮੌਤ ਹੈ ਅੰਮ੍ਰਿਤ ਅੰਦਰ ਹੈ ਜ਼ਹਿਰ ਬਾਹਰ ਹੈ ਆ ਸਰੀਰ ਜ਼ਹਿਰ ਦਾ ਬਣਿਆ ਹੋਇਆ ਹੈ ਵਿਖਿਆ ਦਾ ਬਣਿਆ ਹੋਇਆ ਹੈ ਇਹਦੇ ਮਤਲਬ ਦੀ ਚੀਜ਼ ਹੈ ਬਾਹਰ ਤੇਰੇ ਮਤਲਬ ਦਾ ਬਾਹਰ ਕੁਝ ਨਹੀਂ ਇਹਨੂੰ ਰਹਿਣ ਦੇ ਬਾਹਰੇ ਹੈ ਖਾਂਦਾ ਰਹਿ ਬਾਹਰੋਂ ਇਹ ਬਾਹਰ ਹੈ ਤੇਰੇ ਤੂੰ ਅੰਦਰ ਹੈ ਨਾ ਬਾਹਰਲੇ ਸਰੀਰ ਦਾ ਬਾਹਰ ਕਨੈਕਸ਼ਨ ਅੰਦਰਲੇ ਸਰੀਰ ਦਾ ਅੰਦਰ ਕਨੈਕਸ਼ਨ ਅੰਦਰਲੇ ਦੀ ਖੁਰਾਕ ਅੰਦਰ ਬਾਹਰਲੇ ਦੀ ਖੁਰਾਕ ਬਾਹਰ ਬਾਹਰਲੇ ਨੇ ਬਾਹਰ ਨਾਲ ਜਾਣਾ ਜਿੱਥੋਂ ਪੈਦਾ ਹੋਇਆ ਅੰਦਰਲਾ ਤੂੰ ਅੰਦਰ ਨਾਲ ਜਾ ਜਿੱਥੋਂ ਪੈਦਾ ਹੋਇਆ ਤੇਰੀ ਹੋਂਦ ਅੰਦਰੋਂ ਹੈ ਤੇਰਾ ਜਨਮ ਅੰਦਰੋਂ ਹੋਇਆ ਅੰਦਰੇ ਸਮਾਜਾ ਬਾਹਰਲਾ ਬਾਹਰੋਂ ਪੈਦਾ ਹੋਇਆ ਬਾਹਰ ਸਮਾਜ ਵਿੱਚ ਮਾਟੀ ਮਾਟੀ ਹੋਈ ਇੱਕ ਮਿੱਟੀ ਮਿੱਟੀ ਨੂੰ ਇੱਕ ਹੋ ਜਾਣ ਤੇ ਹੋ ਜੂ ਪਈ ਹੋ ਜੇ ਅੱਗੇ ਕਿਹੜਾ ਕਦੇ ਨਹੀਂ ਹੋਈ ਅੱਗੇ ਸਰੀਰ ਦਾ ਧਾਰਨ ਨਹੀਂ ਕੀਤਾ ਕਿ ਬਥੇਰੀ ਵਾਰ ਹੋਈ ਹੈ ਫਿਰ ਕੀ ਹੋ ਜੂ ਫਿਰ ਕੀ ਹੋਣੀ ਹੋਈ ਹੈ ਫਿਰ ਤੂੰ ਰੋਕ ਲੇਗਾ ਕਿਸੇ ਨੇ ਰੋਕਿਆ ਇੱਥੇ ਇਹ ਤਾਂ ਰੁਕਣੀ ਹੋ ਨਹੀਂ ਹੈ ਸਾਤੋਂ ਜਿਹੜੇ ਪਹਿਲੇ ਤਾਂ ਉਹਨੇ ਰੋਕ ਲਈ ਇਹ ਨਹੀਂ ਰੁਕਣੀ ਜਿਹੜਾ ਹੋਣ ਵਾਲਾ ਕੰਮ ਹੈ ਉਹ ਕਰ ਕੰਮ ਉਹ ਕਰੀਦਾ ਜਿਹੜਾ ਹੋਣ ਵਾਲਾ ਹੋਵੇ ਤੂੰ ਕਾਲ ਤੋਂ ਬਚ ਸਕਦਾ ਆਪਣੀ ਹੋਂਦ ਹਮੇਸ਼ਾ ਲਈ ਬਚਾ ਸਕਦਾ ਹੈ ਪਰ ਐਸ ਵੀ ਨਹੀਂ ਬਚਾ ਸਕਦਾ ਹੋਰ ਕੋਈ ਵਿਧੀ ਨਹੀਂ ਹੋਰ ਕੋਈ ਚਾਰਾ ਨਹੀਂ ਜੇ ਤੂੰ ਆਪਣੀ ਹੋਂਦ ਬਚਾਉਣੀ ਚਾਹੁੰਦਾ ਤਾਂ ਸਿਰਫ ਇੱਕੋ ਹੀ ਇਹ ਵਿਧੀ ਹੈ ਹੋਂਦ ਜਦ ਬਾਅਦ ਚ ਵੀ ਰਹਿਣੀ ਹੈ ਸਿਰਫ ਫਰਕ ਕੀ ਪੈਣਾ ਬਹੁਤ ਲੰਬੀ ਨੀਂਦ ਸੌ ਜਾਣਾ ਤੂੰ ਆ ਜਿਹੜਾ ਤਮਾਸ਼ਾ ਨਾ ਜਗਤ ਤਮਾਸ਼ਾ ਉਹਨਾਂ ਚਿਰ ਵਾਸਤੇ ਤੂੰ ਦੇਖ ਨਹੀਂ ਸਕਦਾ ਤੈਨੂੰ ਕੋਈ ਪਤਾ ਤਮਾਸ਼ਾ ਲੱਗ ਜਾਣਾ ਜਿੰਨਾ ਚਿਰ ਤੈ ਸੋ ਜਾਣਾ ਉਹਨਾਂ ਚਿਰ ਉਹ ਪਿਕਚਰ ਲੱਗ ਜਾਣੀ ਜਿੰਨਾ ਚਿਰ ਪਿਕਚਰ ਤੈਨੂੰ ਦੇਖੇ ਬਿਨਾ ਲੱਗ ਜਾਣੀ ਓਨੀ ਤੇਰੀ ਉਮਰ ਘਟ ਜਾਣੀ ਓਨੀ ਉਮਰ ਘਟਦੀ ਤੈ ਉਹਦੀ ਪਿਕਚਰ ਨਹੀਂ ਦੇਖੀ ਉਮਰ ਘਟ ਗਈ ਜੋ ਤਾਂ ਦੇਖਿਆ ਨਹੀਂ ਉਹ ਉਮਰ ਘਟ ਗਈ ਨਾ ਜੇ ਦੇਖਿਆ ਉਹਦੀ ਤੇਰੀ ਉਮਰ ਇਹ ਵੀ ਇੱਕ ਪੰਕਤੀ ਆਉਂਦੀ ਹੈ ਵੀ ਉਮਰ ਕਿਵੇਂ ਘਟਦੀ ਹੈ ਇਹ ਚ ਵੀ ਅਲਜੇ ਪਏ ਨੇ ਸਾਰੇ ਵਿਦਵਾਨ ਵੀ ਉਮਰ ਕਿਵੇਂ ਘਟਦੀ ਹੈ ਮਰਦਾ ਤਾਂ ਹੈ ਹੀ ਨਹੀਂ ਉਹ ਮਰਦਾ ਤਾਂ ਹੈ ਨਹੀਂ ਦੇਖਿਆ ਨਹੀਂ ਨਾ ਤਮਾਸਾ ਜਿੰਨਾ ਚਿਰ ਸੁੱਤਾ ਪਿਆ ਉਮਰ ਨਹੀਂ ਗਣੀ ਜਾਂਦੀ ਹੈ ਦਸਮ ਬਾਜਾ ਕਹਿੰਦੇ ਦੇਖਣਾ ਆਇਓ ਜਗਤ ਤਮਾਸ਼ਾ ਸੱਚਖੰਡ ਵਾਲੇ ਦੇਖਦੇ ਨੇ ਸਾਰੇ ਜਿਹੜੇ ਜਾਗਦੇ ਨੇ ਉਹ ਦੇਖਦੇ ਨੇ ਜਿਹਨੇ ਨਹੀਂ ਦੇਖਿਆ ਉਹ ਉਹਨਾਂ ਨਾਲ ਕਿਵੇਂ ਰਲ ਗਿਆ ਅੱਧੇ ਨਾਲ ਸੌਂਦੇ ਨਹੀਂ ਦੇਖਿਆ ਨਹੀਂ ਆ ਤੂੰ ਸੁਤਾ ਦੇਖਿਆ ਤਾਂ ਕੋਈ ਇਧਰੋਂ ਸੌ ਕੇ ਉਧਰ ਜਾਈਦਾ ਆਰਜਾ ਘਟਾ ਹਾਂ ਸੰਤਨ ਦੇ ਦੁੱਖ ਨੂੰ ਆਰਜਾ ਘਟਾ ਕਹਿੰਦੇ ਜੀ ਉਹਦਾ ਮਤਲਬ ਇਹ ਹੈ ਸੰਤਾਂ ਨੂੰ ਜਨਾ ਜਿੱਦਾਂ ਚਰੇ ਅੰਤਰਾਤਮਾ ਦੀ ਖੁਸ਼ੀ ਪ੍ਰਾਪਤ ਖੁਸ਼ੀਆਂ ਨਹੀਂ ਪ੍ਰਾਪਤ ਕਰਦਾ ਉਹਦੇ ਅਨੁਸਾਰ ਨਹੀਂ ਚੱਲਦਾ ਉਹਦਾ ਤੱਕ ਇਹਦੀ ਆਰਜਾ ਘਟਦੀ ਰਹਿੰਦੀ ਸੌਂਦਾ ਰਹਿੰਦਾ ਨਾ ਇੱਕ ਦਿਨ ਸੌਵਣ ਹੋਏਗਾ ਲੰਬੇ ਗੋੜ ਬਸੌਰ ਨਹੀਂ ਤਾਂ ਪੰਕਤੀ ਦਾ ਅਰਥ ਹੀ ਨਹੀਂ ਤੁਹਾਨੂੰ ਆ ਸਕਦਾ ਇਹ ਗੱਲ ਕੀ ਹੈ ਜਿੰਨੀ ਸੌਖੀ ਗੱਲ ਕਹੀ ਹੋਈ ਹੈ ਨਾ ਗੁਰਬਾਣੀ ਜੋ ਨਹੀਂ ਉਹ ਗੱਲ ਔਖੀ ਹੈ ਸਮਝਣ ਚ ਨਹੀਂ ਜਾ ਕੇ ਮੈਂ ਘਟਾ ਦੱਸੋ ਕਿ ਘਟੂ ਗਿਆ ਜੀ ਸੰਤਨ ਕੇ ਦੁੱਖ ਨਾਲ ਅਰਜਾ ਘਟਾ ਕਿਵੇਂ ਘਟੂਗੀ ਤਾਂ ਮਰਦਾ ਹੀ ਨਹੀਂ ਜੀਵ ਤਾਂ ਅਰਜਾ ਕਿਵੇਂ ਘਟ ਗਈ ਇੱਕ ਪਾਸੇ ਤਾਂ ਗੁਰਬਾਣੀ ਕਹਿੰਦੀ ਹੈ ਇਹ ਮਨ ਮਰੇ ਨਾ ਨਾ ਮਰਨੇ ਜੋਗ ਫਿਰ ਅਰਜਾ ਕਿਵੇਂ ਘਟੇ ਜੋ ਜੀ ਮਰਦੀ ਨਹੀਂ ਉਹਦੀ ਅਰਜਾ ਘਟੇ ਕਿਵੇਂ ਇਹਦਾ ਜਿਹੜਾ ਜਨਮ ਮਰਨਾ ਜਿੰਨਾ ਚਿਰ ਤਮਾਸ਼ਾ ਦੇਖਦਾ ਉਹਨਾਂ ਚਿਰ ਆਰਜਾ ਬਣੀ ਜਾਂਦੀ ਹੈ ਜਿੰਨਾ ਚਿਰ ਸੁਣ ਸੁਣਨਾ ਆਰਜਾ ਨਹੀਂ ਹੈ ਇਹਦੀ ਕੁਆਰਜਾ ਨਹੀਂ ਬਣੀ ਅੱਧਾ ਸੁਣਨਾ ਅੱਧਾ ਜਾਗਦਾ ਹਰਜਾ ਘਟੀ ਹੋਈ ਹੈ ਨਾ ਜੀਵ ਦੀ ਹਰਜਾ ਘਟੀ ਹੋਈ ਹੈ ਮਨ ਕਰਕੇ ਹਰਜਾ ਘਟੀ ਹੋਈ ਹੈ ਹੋਵੋ ਚਾਕਰ ਸਾਚੇ ਕੇਰੇ ਹੋਵੋ ਚਾਕਰ ਸਾਚੇ ਕੇਰੇ ਇਸ ਕਰਕੇ ਸਾਚੇ ਦੇ ਚਾਕਰ ਹੋਵੋ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੁਣ ਇਹ ਉਪਦੇਸ਼ ਸਾਰਿਆਂ ਵਾਸਤੇ ਹੈ ਜਿਹਨੇ ਇੱਥੇ ਜਨਮ ਲਿਆ ਨਾਨਕ ਕਹਿ ਰਿਹਾ ਉਹ ਚਾਕਰ ਸੱਚੇ ਕਰੇ ਨਾਨਕ ਆਪ ਚਾਕਰ ਹੈ ਚਾਕਰ ਕਹੀਏ ਖਸਮ ਕਾ ਸੋਹੇ ਉੱਤਰ ਦੇ ਚਾਕਰ ਫਿਰ ਕੀਦਾ ਚਾਕਰ ਗੁਰੂ ਦਾ ਹੁਕਮ ਜੀ ਚੱਲਦਾ ਹੈ ਸਿਰਫ ਅਸੀਂ ਨਾਨਕ ਨੂੰ ਗੁਰੂ ਇਸ ਕਰਕੇ ਕਹਿੰਦੇ ਕਹਿਣ ਲੱਗੇ ਆ ਕਹਿ ਦਿੰਦੇ ਆ ਜਿਵੇਂ ਗੁਰੂ ਹੈ ਜਿਹੜਾ ਉਹਦਾ ਫਰਮਾਨ ਦਰਗਾਹ ਚੋਂ ਨਾਨਕ ਦੇ ਅੰਦਰ ਆਉਂਦਾ ਆਉਂਦਾ ਡਾਇਰੈਕਟ ਕਨੈਕਸ਼ਨ ਉਸ ਫਰਮਾਨ ਨੂੰ ਨਾਨਕ ਸਾਨੂੰ ਸੁਣਾਉਂਦਾ ਉਹਦਾ ਨਾਨਕ ਨੂੰ ਸੁਣਦਾ ਸਾਨੂੰ ਤਾਂ ਸੁਣਦਾ ਨਹੀਂ ਸਾਨੂੰ ਸੁਣਦਾ ਨਾਨਕ ਬੋਲਦਾ ਹੁਣ ਜਿਨ੍ਹਾਂ ਨੂੰ ਸਿਰਫ ਨਾਨਕੇ ਦਿੰਦਾ ਉਹ ਕਹਿੰਦੇ ਨਾਨਕੇ ਗੁਰੂ ਹੈ ਚਲ ਜੇ ਨਾਨਕ ਨੂੰ ਗੁਰੂ ਮੰਨ ਲਾਂਗੇ ਤਾਂ ਪਿਛਲੇ ਗੁਰੂ ਨਾਲ ਨਹੀਂ ਜੁੜ ਸਕਦੇ ਜਿਹਦੇ ਨਾਲ ਨਾਨਕ ਜੁੜਿਆ ਉਹਦੇ ਨਾਲ ਜੁੜਨਾ ਸਾਡਾ ਕੰਮ ਉਹਦੇ ਨਾਲ ਜੁੜੇ ਬਿਨਾਂ ਖੜਾ ਨਹੀਂ ਛੁੱਟਣਾ ਉਹ ਤਾਂ ਬੰਦਾ ਹੈ ਨਾਨਕ ਤਾਂ ਐਨੀ ਗੱਲ ਤਾਂ ਭਾਈ ਗੁਰਦਾਸ ਦੀ ਬਾਣ ਲਿਖਣ ਵਾਲਾ ਜੋ ਵੀ ਭਾਈ ਗੁਰਦਾਸ ਦੇ ਨਾਂ ਤੇ ਜਿਹਨੇ ਵੀ ਬਾਣ ਲਿਖੀ ਹੈ ਉਹ ਵੀ ਬੰਦਾ ਹੈ ਮਨਮੁਖ ਹੋਏ ਬੰਦੇ ਦਾ ਬੰਦਾ ਜਿਹੜਾ ਬੰਦੇ ਦਾ ਬੰਦਾ ਬਣਦਾ ਤਾਂ ਮਨਮੁਖ ਹੈ ਪਰਮੇਸ਼ਰ ਦਾ ਬੰਦਾ ਬਣੋ ਬੰਦਾ ਤਾਂ ਆਪ ਪਰਮੇਸ਼ਰ ਦਾ ਜੇ ਬੰਦੇ ਦੇ ਬੰਦੇ ਬਣ ਗਏ ਪਰਮੇਸ਼ਰ ਦਾ ਤਾਂ ਕੁਝ ਬਣਾ ਰਿਹਾ ਜਦ ਮਨ ਵੀ ਤੇਰਾ ਤਨ ਵੀ ਤੇਰਾ ਧਨ ਵੀ ਤੇਰਾ ਕਹਿੰਦੇ ਆ ਕਿਨੂੰ ਨਾਨਕ ਨੂੰ ਕਹਿੰਦੇ ਫਿਰ ਸਾਰੀ ਬਾਣੀ ਨਾਨਕ ਨੂੰ ਸੰਬੋਧਨ ਹੋ ਜੂਗੀ ਫਿਰ ਪਰਮੇਸ਼ਰ ਤਾਂ ਵਿੱਚੋਂ ਗਾਇਬ ਹੋ ਜੂ ਫਿਰ ਇਹੀ ਹਿੰਦੂ ਮਤ ਸੀ ਇਹੀ ਹਿੰਦੂ ਮਤ ਹੈ ਕਿ ਵਿਚਾਰਲੇ ਨੂੰ ਫੜ ਲੈਣਾ ਗਾਹਾਂ ਵਾਲੇ ਨੂੰ ਛੱਡ ਦੇਣਾ ਨਾਨਕ ਦਾ ਸਾਡੇ ਯਾਰ ਉਹਦੇ ਵਿਚਾਲੇ ਖੜਾ ਹੈ ਗੁਰਬਾਣੀ ਦਾ ਸਾਡੇ ਯਾਰ ਗੁਰੂ ਦੇ ਵਿਚਾਲੇ ਖੜੀ ਹੈ ਇਹ ਗੁਰਬਾਣੀ ਹੈ ਗੁਰੂ ਬਾਣੀ ਨਹੀਂ ਹੈ ਗੁਰੂ ਬਾਣੀ ਦੇ ਔਰ ਸਾਡੇ ਵਿਚਾਲੇ ਗੁਰਬਾਣੀ ਹੈ ਸਮਝੇ ਗੱਲ ਇਹ ਗੁਰਬਾਣੀ ਹੈ ਉਹ ਗੁਰੂ ਬਾਣੀ ਹੈ ਗੁਰੂ ਬਾਣੀ ਕੰਨਾਂ ਦੇ ਬਿਨਾ ਸੁਣਦੀ ਹੁੰਦੀ ਹੈ ਗੁਰਬਾਣੀ ਕੰਨਾਂ ਨਾਲ ਸੁਣਦੀ ਹੁੰਦੀ ਗੁਰਬਾਣੀ ਕਹੇ ਸੇਵਕ ਜਨ ਮਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਉਹ ਸਾਰੇ ਅੰਮ੍ਰਿਤ ਹੁੰਦਾ ਜੇ ਲੱਸੀ ਨਹੀਂ ਹੁੰਦੀ ਸਾਰਾ ਮੱਖਣੇ ਹੁੰਦਾ ਤੇ ਜਿਹਨੂੰ ਮੱਖਣ ਮਿਲਦਾ ਹੈ ਨਾ ਉਹਨੇ ਕਹਾ ਦੁੱਧ ਬਣਾ ਕੇ ਦੇਣਾ ਹੁੰਦਾ ਉਹੀ ਮੱਖਣ ਵਿੱਚ ਘੋਲ ਕੇ ਪਾ ਕੇ ਦੁੱਧ ਬਣਾ ਕੇ ਸਾਨੂੰ ਦਿੱਤਾ ਗੁਰਬਾਣੀ ਦੁੱਧ ਹੁੰਦੀ ਹੈ ਗੁਰੂ ਬਾਣੀ ਮੱਖਣ ਹੁੰਦੀ ਹੈ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਮੂੰਹ ਨਾਲ ਬੋਲੀ ਜਾਂਦੀ ਹੈ ਜੋ ਗੁਰਬਾਣੀ ਹੈ ਉਹ ਮੂੰਹ ਨਾਲ ਨਹੀਂ ਬੋਲੀ ਜਾਂਦੀ ਬੋਲੀ ਉਹ ਨਹੀਂ ਜਾ ਸਕਦੀ ਮੂੰਹ ਨਾਲ ਗੁਰਬਾਣੀ ਕਹੇ ਸੇਵਕ ਜਨ ਪ੍ਰਤੱਖ ਗੁਰੂ ਨਸਾਰ ਗੁਰੂ ਕੀ ਹੈ ਗੁਰੂ ਮੱਖਣ ਉਹ ਮੱਖਣ ਗੁਰੂ ਹੈ ਜਿਹੜਾ ਇਹਦੇ ਵਿੱਚ ਆ ਗਿਆਨ ਗੁਰੂ ਜਿਹੜਾ ਇਹ ਜੋ ਮੱਖਣ ਪਾਇਆ ਜਦ ਇਹਨੂੰ ਮੰਨਾਂਗੇ ਰੜਕਾਂਗੇ ਇਹ ਜੋ ਮੱਖਣ ਪ੍ਰਗਟ ਹੋ ਜਾਣਾ ਤਤ ਤਤ ਗਿਆਨ ਉਹ ਤਤ ਗਿਆਨ ਦਾ ਦਰਸ਼ਨ ਹੋ ਜੂਗੇ ਚੋ ਗੁਰੂ ਨੂੰ ਸਾਡੇ ਕੋਲ ਜੋ ਪ੍ਰਾਪਤ ਹੋਣਾ ਨਾ ਮਨੁੱਖਾ ਦੇਹੀ ਚ ਗੁਰੂ ਉਹ ਮੱਖਣ ਹੈ ਸਿਰਫ ਤਤ ਗਿਆਨ ਹੈ ਜਿਹਨੂੰ ਕਿਹਾ ਗਿਆਨ ਗੁਰੂ ਆਤਮ ਉਪਦੇਸੋ ਉਹ ਜਿਹੜਾ ਸ਼ਬਦ ਗੁਰੂ ਹੈ ਉਹ ਇਹ ਸੰਸਾਰ 'ਚ ਬੈਠਿਆਂ ਤੇ ਪ੍ਰਗਟ ਨਹੀਂ ਹੋਣਾ ਸਾਨੂੰ ਮਿਲਣਾ ਉਹ ਹਿਰਦੇ 'ਚ ਬੈਠ ਕੇ ਮਿਲੂਗਾ ਹਿਰਦਾ ਸੰਸਾਰ ਨਹੀਂ ਹੁੰਦਾ ਹਿਰਦਾ ਸੰਸਾਰ ਤੋਂ ਪਰੇ ਹੈ ਸੰਸਾਰ ਤੋਂ ਉੱਤੇ ਉੱਤੇ ਤਾਂ ਸ਼ੁਰੂ ਕੀਤੀ ਕੰਠ ਤੋਂ ਉੱਪਰ ਉੱਪਰ ਸੰਸਾਰ ਹੈ ਕੰਠ ਤੋਂ ਥੱਲੇ ਸੰਸਾਰ ਨਹੀਂ ਹੁੰਦਾ ਹਿਰਦੇ ਵਿੱਚ ਸੰਸਾਰ ਦਾ ਮੋਹ ਹੋ ਸਕਦਾ ਹੈ ਸੰਸਾਰ ਨਹੀਂ ਹੈ ਹਿਰਦੇ ਵਿੱਚ ਸੰਸਾਰ ਦਾ ਲੋਭ ਹੋ ਸਕਦਾ ਸੰਸਾਰ ਨਹੀਂ ਹੈ ਹਿਰਦੇ ਵਿੱਚ ਸੰਸਾਰ ਦੀ ਯਾਦ ਹੋ ਸਕਦੀ ਹੈ ਪਰ ਸੰਸਾਰ ਨਹੀਂ ਹੈ ਹਿਰਦੇ ਵਿੱਚ ਸੰਸਾਰ ਦੀ ਕਿਸੇ ਪਦਾਰਥ ਦੀ ਇੱਛਾ ਹੋ ਸਕਦੀ ਹੈ ਪਰ ਪਦਾਰਥ ਨਹੀਂ ਹੈ ਜੇ ਹਿਰਦੇ ਵਿੱਚ ਪਦਾਰਥ ਹੋਣ ਬਾਹਰ ਕਾਹ ਨੂੰ ਜਾਈਏ ਸੰਸਾਰ ਦੇ ਪਦਾਰਥ ਸੰਸਾਰ 'ਚ ਨੇ ਉਹਦੀ ਇੱਛਾ ਹਿਰਦੇ 'ਚ ਹੋ ਸਕਦੀ ਹੈ ਇਹ ਜੜਾਂ ਨੇ ਹੀ ਪੱਟ ਕੇ ਬਾਹਰ ਕੱਢਣੀਆਂ ਨੇ ਇਹ ਜੜਾਂ ਨੇ ਸੰਸਾਰ ਦੀਆਂ ਹਿਰਦੇ 'ਚ ਸੰਸਾਰ ਦਾ ਬੋਹ ਜੜਾ ਹੈ ਸੰਸਾਰ ਦੀ ਇੱਛਾ ਜੜਾ ਹੈ ਇਹੀ ਤਾਂ ਬਾਹਰ ਕੱਢਣੀ ਹੈ ਇਹੀ ਤਾਂ ਬਾਹਰ ਕੱਢਣੀ ਹੈ ਹਿਰਦੇ 'ਚ ਹੋਰ ਕੱਢਣ ਕੀ ਸੰਸਾਰ ਦਾ ਪ੍ਰਭਾਵ ਹੈ ਹਿਰਦੇ ਦੇ ਵਿੱਚ ਪ੍ਰਭਾਵ ਬਾਹਰ ਕੱਢਣਾ ਸੰਸਾਰ ਦਾ ਪ੍ਰਭਾਵ ਹਿਰਦੇ 'ਚ ਨਹੀਂ ਰਹਿਣਾ ਚਾਹੀਦਾ ਉਹ ਪ੍ਰਭਾਵ ਖਰਾਬ ਕਰਦਾ ਸਾਡੇ ਜਿੰਨਾ ਚਿਰ ਹਿਰਦੇ 'ਚ ਉਹਦਾ ਪ੍ਰਭਾਵ ਹੈ ਇਹ ਗੁਰਬਾਣੀ ਦਾ ਪ੍ਰਭਾਵ ਹਿਰਦੇ 'ਚ ਨਹੀਂ ਪੈਂਦਾ ਇਹਦਾ ਅਸਰ ਨਹੀਂ ਹੁੰਦਾ ਜਦ ਉਹਦਾ ਪ੍ਰਭਾਵ ਹਟ ਗਿਆ ਫਿਰ ਇਹਦਾ ਪ੍ਰਭਾਵ ਪੈਣਾ ਸ਼ੁਰੂ ਹੋ ਜੂ ਜਾਂ ਇਹਦਾ ਪ੍ਰਭਾਵ ਪੈਣ ਲੱਗ ਗਿਆ ਉਹਦਾ ਪ੍ਰਭਾਵ ਆਪੇ ਹੌਲੀ ਹੌਲੀ ਕੋਈ ਗੱਲ ਹੋਈ ਬਿਮਾਰੀ ਹੈ ਦਵਾਈ ਖਾ ਲਈ ਹੌਲੀ ਹੌਲੀ ਹੌਲੀ ਹੌਲੀ ਬਿਮਾਰੀ ਘਟਣ ਲੱਗੀ ਤੰਦਰੁਸਤੀ ਵਧਣ ਲੱਗੀ ਇੱਕਦਮ ਨਹੀਂ ਅਸਰ ਹੋਣਾ ਜਿਉਂ ਜਿਉਂ ਬਾਣੀ ਨੂੰ ਮੰਨਦੇ ਚਲੇ ਜਾਵਾਂਗੇ ਤੇ ਭਰੋਸਾ ਕਰਦੇ ਚਲੇ ਜਾਵਾਂਗੇ ਸਮਝਦੇ ਚਲੇ ਜਾਵਾਂਗੇ ਪ੍ਰਭਾਵ ਘਟੀ ਜਾਊਗਾ ਇਹਦਾ ਅਸਰ ਵਧੀ ਜਾਊਗਾ ਭਰੋਸਾ ਵਧੀ ਜਾਊਗਾ ਭਰੋਸਾ ਸ਼ਰਧਾ ਨਹੀਂ ਹੈ ਗੁਰਬਾਣੀ 'ਚ ਸ਼ਰਧਾ ਦਾ ਕੋਈ ਸਥਾਨ ਨਹੀਂ ਹੈ ਜਿਹੜੇ ਗੁਰਬਾਣੀ ਸ਼ਰਧਾ ਲਫ਼ਜ਼ ਦੇ ਅਰਥ ਆਏ ਨੇ ਹੋਰ ਨੇ ਸਾਡੇ ਸ਼ਰਧਾ ਹੈ ਪਰ ਉਹਦੇ ਅਰਥ ਹੋਰ ਨੇ ਸਾਡੇ ਸ਼ਰਧਾ ਦਾ ਅਰਥ ਹੈ ਭੁੱਖ ਆਪਣੀ ਸ਼ਰਧਾ ਆਪੇ ਲਾਏ ਨਾਮ ਦੀ ਭੁੱਖ ਆਪ ਲਾਉਂਦਾ ਗੁਰਬਾਣੀ ਜਦ ਅੰਦਰ ਜਾਂਦੀ ਹੈ ਗੁਰਬਾਣੀ ਦਾ ਗਿਆਨ ਹੁੰਦਾ ਹੈ ਉਹ ਤਤ ਗਿਆਨ ਦੀ ਭੁੱਖ ਲਾਉਂਦਾ ਹੁੰਦਾ ਨਾ ਜਿਉਂ-ਜਿਉਂ ਸਾਨੂੰ ਕਿਸੇ ਚੀਜ਼ ਦੀ ਸਮਝ ਆਉਂਦੀ ਹੈ ਤੇ ਉਹ ਤੋਂ ਸਾਡੇ ਅੰਦਰ ਭੁੱਖ ਜਾਗਦੀ ਹੈ ਜਿੰਨੀ ਜ਼ਿਆਦਾ ਉਹ ਮਿਲਦੀ ਹੈ ਉਨੀ ਜ਼ਿਆਦਾ ਭੁੱਖ ਜਾਗਦੀ ਹੈ ਜਿੰਨੀ ਜ਼ਿਆਦਾ ਸਮਝ ਆਉਂਦੀ ਹੈ ਜ਼ਿਆਦਾ ਭੁੱਖ ਜਾਗਦੀ ਹੈ ਇਹ ਆਪਣੀ ਭੁੱਖ ਆਪੇ ਲਾ ਰਹੀ ਹੈ ਕਹਿਣ ਦਾ ਮਤਲਬ ਇਹ ਹੈ ਜਿਵੇਂ ਕੋਈ ਮਿੱਠਾ ਖਾਂਦਾ ਥੋੜਾ ਜਿਹਾ ਮਿੱਠਾ ਖਾ ਲੈਂਦਾ ਉਹਦਾ ਹੋਰ ਖਾਣ ਨੂੰ ਜੀ ਕਰਦਾ ਮਿੱਠਾ ਨਾ ਉਹ ਤਾਂ ਹੀ ਮਿੱਠਾ ਕਹੇ ਵਰਨਾ ਮਿੱਠਾ ਨਹੀਂ ਹੈ ਜਦੋਂ ਚੰਗਾ ਲੱਗ ਜਵੇ ਸੱਚ ਮਨ ਨੂੰ ਉਦੋਂ ਮਿੱਠਾ ਜੇ ਬੁਰਾ ਲੱਗਦਾ ਫਿਰ ਕੌੜਾ ਮਿੱਠਾ ਕੈਸੀ ਚੀਜ਼ ਹੈ ਜਦ ਹੋਰ ਖਾਣ ਨੂੰ ਜੀ ਕਰਦਾ ਬਾਹਰ ਮਿੱਠਾ ਜੋ ਚੀਜ਼ ਹੈ ਮੱਖੀ ਮਿੱਠੇ ਮਰਨਾ ਮਿੱਠੇ ਤੇ ਮੱਖੀ ਜਾਣ ਦੇ ਦਿੰਦੀ ਇਹ ਵੇ ਸੁਰਤ ਜਿਹੜੀ ਹੈ ਸੱਚ ਤੇ ਜਾਣ ਦੇ ਦਿੰਦੀ ਜਿਹੜੇ ਸੱਚ ਦੇ ਮੁਤਲਾਸ਼ੀ ਨੇ ਸੱਚ ਦੇ ਪ੍ਰਵਾਨੇ ਨੇ ਜਾਣਦੇ ਦਿੰਦੇ ਨੇ ਸੱਚ ਤੇ ਦਿੱਤੀ ਨਹੀਂ ਇਹ ਅਸਲ 'ਚ ਸੱਚ ਧਰਮ ਤੇ ਜਾਣ ਦਿੱਤੀ ਹੈ ਉਹਨਾਂ ਨੇ ਕਹਿੰਦੇ ਜ਼ੁਲਮ ਦੇ ਜ਼ੁਲਮ ਕੀ ਹੁੰਦਾ ਜ਼ੁਲਮ ਲਾਫਦੇ ਨਹੀਂ ਹੈ ਬਾਣੀ 'ਚ ਕਿਤੇ ਆਇਆ ਜ਼ੁਲਮ ਦਾ ਪ੍ਰਚਾਰ ਕਿਤੇ ਨਹੀਂ ਆਇਆ ਹੈ ਜ਼ੁਲਮ ਸੰਸਾਰੀ ਲਫ਼ਜ਼ ਹੈ ਸੰਸਾਰ 'ਚ ਹੁੰਦਾ ਨਹੀਂ ਜ਼ੁਲਮ ਮਿੱਠਾ ਔਰ ਕੌੜਾ ਕੌੜੀ ਦੁਨੀਆ ਵਿੱਚ ਸੰਸਾਰ ਦੀ ਦੁਨੀਆ ਵਿੱਚ ਜ਼ੁਲਮ ਹੁੰਦੇ ਨੇ ਇੱਥੇ ਨਹੀਂ ਕੋਈ ਜ਼ੁਲਮ ਕਿ ਉਹ ਜ਼ੁਲਮ ਕੋਈ ਕਰੇ ਨਹੀਂ ਸਕਦਾ ਜੇ ਜ਼ੁਲਮ ਕਰਦਾ ਫਿਰ ਪਰਮੇਸ਼ਰ ਹੀ ਕਰਦਾ ਹੱਥ ਤਾਂ ਉਹਦੇ ਸਭ ਕੁਝ ਜੇ ਜ਼ਾਲਮ ਹੈ ਫਿਰ ਪਰਮੇਸ਼ਰ ਹੈ ਗੁਰਬਾਣੀ ਅਨੁਸਾਰ ਇਸ ਕਰਕੇ ਜ਼ੁਲਮ ਲਫ਼ਜ਼ ਨਹੀਂ ਇੱਥੇ ਆ ਸਕਦਾ ਜਿਹੜੇ ਜ਼ੁਲਮ ਦੀਆਂ ਗੱਲਾਂ ਕਰਦੇ ਸਾਰੇ ਮਨਮੁਖ ਨੇ ਸਿੱਖੋ ਜਦੋਂ ਮੈਂ ਕਿਵੇਂ ਆ ਜੁਲਾ ਫਿਰ ਸਾਡੇ ਕੋਲ ਕੁਝ ਨਹੀਂ ਹੈ ਬੋਲਣ ਨੂੰ ਕਿ ਮਨੁੱਖਾਂ ਸੀ ਮਨੁੱਖਾਂ ਦੀ ਬੋਲੀ ਬੋਲਦੇ ਗੁਰਮੁਖੀ ਬੋਲੀ ਦਾ ਤਾਂ ਸਾਨੂੰ ਜੋ ਗਿਆਨ ਹੀ ਨਹੀਂ ਹੈ ਭਗਤ ਕਬੀਰ ਜੀ ਨੇ ਕਹਿਤਾ ਤਾਂ ਕਿ ਕਹਿਵੇ ਮਾਹੇ ਬਵੇਕ ਜੋ ਆਦਮੀ ਮੂੰਹ ਤੋਂ ਲਫ਼ਜ਼ ਬੋਲਦਾ ਉਹ ਤਾਂ ਪਤਾ ਲੱਗ ਜਾਂਦਾ ਵਿਵੇਕਵਾਨ ਹੈ ਵਿਚਾਰਵਾਨ ਹੈ ਜਾਂ ਮੂਰਖ ਹੈ ਮਨੁੱਖ ਹੈ ਜਾਂ ਗੁਰਮੁਖ ਹੈ ਬੋਲਣ ਤੋਂ ਪਤਾ ਲੱਗ ਜਾਂਦਾ ਭਾਸ਼ਾ ਕਿਹੜੀ ਬੋਲਦਾ ਹੈ ਸਾਡੀ ਟੋਟਲ ਭਾਸ਼ਾ ਮਨੁੱਖਾਂ ਵਾਲੀ ਹੈ ਗੁਰਮੁਖੀ ਭਾਸ਼ਾ ਦਾ ਤਾਂ ਸਾਨੂੰ ਗਿਆਨ ਨਹੀਂ 50 60 ਸਾਲ ਦਾ ਰੌਲਾ ਪੈਂਦਾ ਗੁਰਮੁਖੀ ਭਾਸ਼ਾ ਦਾ ਕਾਂਗਰਸ ਦੇ ਨਾਲ ਉਹ ਕਹਿੰਦੇ ਗੁਰਮੁਖੀ ਭਾਸ਼ਾ ਤੋਂ ਸੁੱਕੀ ਹੁੰਦੀ ਹੈ ਤੁਸੀਂ ਗੁਰਮੁਖੀ ਭਾਸ਼ਾ ਨਹੀਂ ਅਸੀਂ ਦੱਸ ਸਕੇ ਕੀ ਹੁੰਦੀ ਹੈ ਬਾਬੇ ਜੈਸਰੂ ਨੂੰ ਮੈਂ ਕਿਹਾ ਸੀ ਵੀ ਤੁਸੀਂ ਬੋਲ ਪੋ ਗੁਰਮੁਖੀ ਭਾਸ਼ਾ ਦਾ ਤੋਂ ਕਹਿੰਦੇ ਬਹਿ ਨਹੀਂ ਹੁੰਦਾ ਟੇਕੇ ਦਿੱਤੇ ਇਹਨਾਂ ਨੂੰ ਦੱਸਣ ਦੇ ਠੇਕੇਦਾਰਾਂ ਨੂੰ ਟਾਈਮ ਆਊਗਾ ਬੋਲ ਬੋ ਬਹਿ ਜੋ ਰਾਮ ਨਾਲ ਸਬਰ ਕਰਕੇ ਘੂਰ ਕੇ ਬਿਠਾ ਲਤਾ ਹਾਲਾਂਕਿ ਇੰਨੀ ਨਹੀਂ ਸੀ ਪਤਾ ਸਾਨੂੰ ਥੋੜਾ ਜਿਹਾ ਪਤਾ ਸੀ ਗੁਰਮੁਖੀ ਭਾਸ਼ਾ ਦਾ ਉਦੋਂ ਪਤਾ ਸੀਗਾ ਥੋੜਾ ਜਿਹਾ ਹੀ ਪਤਾ ਸੀ ਉਹਨਾਂ ਨੂੰ ਕਿਉਂ ਜ਼ਿਆਦਾ ਸੀ ਬੋਲਦੇ ਸੀ ਕੋਈ ਗੱਲ ਉਹ ਝਿੜਕ ਦਿੰਦੇ ਸੀ ਹੇ ਮਨਮੁਖੀ ਬੋਲੇ ਨਹੀਂ ਬੋਲੀ ਦੇ ਗੁਰਮੁਖੀ ਬੋਲੇ ਬੋਲੀ ਦੇ ਇਹ ਗੁਰਮੁਖੀ ਬੋਲੇ ਕੀ ਹੁੰਦੇ ਗੁਰਬਾਣੀ ਦੇ ਗੁਰਮੁਖੀ ਬੋਲੇ ਬੋਲੀ ਰਹੇ ਨੇ ਬਸ ਇੰਨਾ ਪਤਾ ਸੀ ਜੋ ਗੁਰਮੁਖੀ ਦੇ ਲਫ਼ਜ਼ ਆਏ ਨੇ ਜੋ ਗੁਰਬਾਣੀ ਦੇ ਲਫ਼ਜ਼ ਆਏ ਨੇ ਜੇ ਕਹਿੰਦਾ ਭੁੱਖ ਲੱਗੀ ਹੈ ਭੁੱਖ ਨਹੀਂ ਹੁੰਦੀ ਲੋੜ ਹੁੰਦੀ ਹੈ ਗੁਰਮੁਖੀ ਬੋਲੇ ਭੁੱਖ ਨਹੀਂ ਹੁੰਦੀ ਲੋੜ ਹੁੰਦੀ ਹੈ ਗੁਰਮੁਖੀ ਬੋਲੇ ਬੋਲੀ ਦੇ ਨੇ ਇੰਨਾ ਉਹਨਾਂ ਨੂੰ ਪਤਾ ਸੀ ਪਿੱਛੋਂ ਆਈ ਹੋਈ ਗੱਲ ਸੀ ਬਹੁਤਾ ਨਹੀਂ ਸੀ ਪਤਾ ਪਰ ਹੁਣ ਪਤਾ ਲੱਗਿਆ ਵੀ ਗੁਰਮੁਖੀ ਕੀ ਹੈ ਗੁਰਮੁਖੀ ਤੱਕ ਬੋਲੀ ਹੈ ਜੀਵਾਤਮਾ ਨਹੀਂ ਮਰਦੀ ਕੋਈ ਨਹੀਂ ਮਰਦਾ ਕੌਣ ਬੂਆ ਰੇ ਕੌਣ ਬੂਆ ਗੁਰਮੁਖੀ ਬੋਲੀ ਹੈ ਅਸੀਂ ਕਹਿੰਦੇ ਮਰਦਾ ਭਗਤ ਕਹਿੰਦੇ ਨੇ ਮਰਦਾ ਨਹੀਂ ਗੁਰਮੁਖ ਨੇ ਗੁਰਮੁਖ ਕਹਿੰਦੇ ਨੇ ਮਰਦਾ ਕੋਈ ਨਹੀਂ ਹੈ ਉਹ ਤਾਂ ਚਲਤ ਪਿਆ ਮਰਿਆ ਫਿਰ ਕੌਣ ਇਹ ਗੁਰਮੁਖੀ ਬੋਲੀ ਹੈ ਕੀ ਅਸੀਂ ਇਹ ਜਾਣਦੇ ਹਾਂ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਅਸੀਂ ਸਿੱਖ ਸਿੱਖ ਗੁਰਮੁਖ ਹੈ ਜਿਹੜਾ ਬੋਲੀ ਨਹੀਂ ਜਾਣਦਾ ਉਹ ਮਨਮੁਖ ਹੈ ਅਸੀਂ ਬੋਲੀ ਉਹੀ ਬੋਲਦੇ ਆ ਜਿਹੜੀ ਹੋਰ ਲੋਕ ਬੋਲਦੇ ਨੇ ਸੰਸਾਰ ਦੇ ਜ਼ੁਲਮ ਲਫ਼ਜ਼ ਨਹੀਂ ਆ ਸਕਦਾ ਇੱਥੇ ਹੀ ਆਊਗਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਅਸੀਂ ਚੰਗੇ ਨਹੀਂ ਪਰ ਬੁਰਾ ਵੀ ਨਹੀਂ ਹੈ ਕੋਈ ਸਾਡੇ 'ਚ ਕਿ ਬੁਰਾ ਤਾਂ ਤਾਂ ਹੈ ਬੁਰਾਈ ਅਸੀਂ ਕਰ ਨਹੀਂ ਸਕਦੇ ਕਿਸੇ ਦੀ ਚੰਗੇ ਇਸ ਕਰਕੇ ਨਹੀਂ ਕਿ ਸਾਡੇ 'ਚ ਚੰਗਿਆਈਆਂ ਹਨ ਨਹੀਂ ਅਸੀਂ ਦਰਗਾਹ 'ਚ ਪ੍ਰਵਾਨ ਨਹੀਂ ਜੇ ਚੰਗੇ ਹੋ ਜਾਾਂਗੇ ਦਰਗਾਹ 'ਚ ਪ੍ਰਵਾਨ ਹੋ ਜਾਾਂਗੇ ਦਰਗਾਹ 'ਚ ਪ੍ਰਵਾਨ ਨਹੀਂ ਬੁਰਾਈ ਕੁਝ ਕਰ ਨਹੀਂ ਸਕਦੇ ਕਰਨ ਦੀ ਕੋਸ਼ਿਸ਼ ਕਰਦੇ ਬੁਰਾਈ ਕਰ ਨਹੀਂ ਸਕਦੇ ਬੁਰੇ ਤਾਂ ਤਾਂ ਹੋਈਏ ਜੇ ਬੁਰਾਈ ਕਰ ਸਕੀਏ ਜੇ ਬੁਰਾ ਹੀ ਨਹੀਂ ਕੋਈ ਫਿਰ ਜ਼ਾਲਮ ਕਿਵੇਂ ਹੈ ਕੋਈ ਬੁਰਾ ਜੇ ਢੂੰਡਣ ਗਏ ਮੈਂ ਗਿਆ ਹਮਤਾਜ ਪਲਵ ਸਭ ਕੋਏ ਜ਼ਾਲਮ ਕੌਣ ਹੋਇਆ ਸੰਸਾਰ 'ਚ ਕਿਹੜੇ ਜ਼ੁਲਮ ਤੇ ਖਿਲਾਫ ਗੁਰੂ ਲੜੇ ਸੀ ਕਿੱਥੇ ਗਿਆ ਉਹਨਾਂ ਨੇ ਅਸੀਂ ਜ਼ੁਲਮ ਦੇ ਖਿਲਾਫ ਲੜੇ ਆ ਕੋਲੋਂ ਬਣਾਈਆਂ ਹੋਈਆਂ ਗੱਲਾਂ ਨੇ ਨਾ ਸਭ ਬਕਵਾਸ ਕੀਤਾ ਹੋਇਆ ਇਹਨਾਂ ਨੇ ਸਭ ਵਿਦਵਾਨਾਂ ਨੇ ਕੀਤਾ ਹੋਇਆ ਹੈ ਇਹ ਮਾਇਆਧਾਰੀਆਂ ਨੇ ਕੀਤਾ ਹੈ ਜਦੋਂ ਰਾਜ ਕਰੇਗਾ ਖਾਲਸਾ ਆ ਸਾਰੀ ਬੋਲੀ ਦਾ ਨਾਸ ਕਰ ਲਿਆ ਮਨਮੁਖ ਹੋ ਗਏ ਗੁਰਬਾਣੀ ਨੂੰ ਕਿੱਥੋਂ ਸਮਝ ਆ ਜਾਂਦੀ ਜਦ ਗੁਰਬਾਣੀ ਦੀ ਭਾਸ਼ਾ ਹੀ ਨਹੀਂ ਸਮਝ ਆਉਂਦੀ ਜ਼ਾਲਮ ਜ਼ਾਲਮ ਜ਼ਾਲਮ ਹੁੰਦਾ ਕੀ ਹੈ ਔਰ ਆਮ ਨੂੰ ਕਿਤੇ ਜ਼ਾਲਮ ਨਹੀਂ ਲਿਖਿਆ ਦਸਮ ਪਾਸ਼ਾ ਨੇ ਕਿਤੇ ਨਹੀਂ ਲਿਖਿਆ ਸਗੋਂ ਉਲਟਾ ਲਿਖਿਆ ਠੀਕਰ ਫੋਰ ਦਲੀਰ ਸਰ ਨੌਵੇਂ ਪਾਸ਼ਾ ਨੇ ਆਪਣੇ ਠੀਕਰ ਆਪ ਨੇ ਜਾਣ ਕੇ ਨੋਇੰਗਲੀ ਉਹਦੇ ਸਿਰ ਤੇ ਲਾਉਣ ਵਾਸਤੇ ਸਮਝ ਨਹੀਂ ਹਾਂਜੀ ਹੋਵੋ ਚੱਕਰ ਸਾਚੇ ਕੇਰੇ ਹੋਵੋ ਚੱਕਰ ਸਾਚੇ ਕੇਰੇ ਹੁਕਮ ਦੇ ਵਿੱਚ ਚੱਲੋ ਭਾਣੇ 'ਚ ਚੱਲੋ ਭਾਣੇ 'ਚ ਚੱਲਣਾ ਸੱਚੇ ਦੇ ਚਾਕਰ ਹੋਣ ਬਸ ਭਾਣੇ ਚੱਲੋ ਚਾਕਰ ਜੋ ਤੇ ਚਲਾਏ ਤਵੇਂ ਚੱਲਾਂ ਸੁਆਮੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਰ ਜੇ ਮੈਂ ਚਲਾਉਂਦਾ ਹੋਵੇ ਚੱਲੋ ਚਾਕਰ ਰਹਾਉ ਗਿਆਨ ਧਿਆਨ ਸਭ ਕੋਈ ਰਵੇ ਸਾਰੇ ਗਿਆਨ ਧਿਆਨ ਦਾ ਰੌਲਾ ਪਾਉਂਦੇ ਨੇ ਸਾਰੇ ਗਿਆਨ ਧਿਆਨ ਦਾ ਪ੍ਰਚਾਰ ਕਰਦੇ ਨੇ ਕਰਦੇ ਨੇ ਕਰਦੇ ਕਿਹੜਾ ਨਹੀਂ ਕਰਦਾ ਅੱਗੇ ਵੀ ਕਰਦੇ ਤੇ ਹੁਣ ਵੀ ਕਰਦੇ ਨੇ ਪਰ ਆਗਲੀ ਪੰਕਤੀ ਕੀ ਕਹਿੰਦੀ ਹੈ ਬੰਧਨ ਬੰਧਿਆ ਸਭ ਜਗ ਭਵੈ ਫੇਰ ਵੀ ਸਾਰਾ ਸੰਸਾਰ ਬੰਧਨਾਂ 'ਚ ਬੰਧਿਆ ਹੋਇਆ ਜਨਮ ਮਰਨ ਦੇ ਚੱਕਰ 'ਚੋਂ ਬਾਹਰ ਨਹੀਂ ਨਿਕਲਿਆ ਕਿਉਂ ਨਹੀਂ ਨਿਕਲਿਆ ਬਈ ਉਹ ਤਾਂ ਸਾਰੇ ਅਮਰਤ ਗਿਆਨ ਦਾ ਪ੍ਰਚਾਰ ਕਰਦੇ ਨੇ ਫੇਰ ਵੀ ਗਿਆਨ ਧਿਆਨ ਦੇ ਬਾਵਜੂਦ ਕਹਿਣ ਦੇ ਬੰਧਨਾਂ ਦੇ ਵਿੱਚ ਕਿਉਂ ਪਏ ਹੋਏ ਨੇ ਕਿਉਂ ਜਨਮ ਮਰਨ ਚੋਂ ਨਹੀਂ ਨਿਕਲੇ ਫਿਰ ਵੀ ਸਾਰਾ ਸੰਸਾਰ ਜਨਮ ਮਰਨ ਦੇ ਗੇੜ ਚੋਂ ਨਹੀਂ ਨਿਕਲ ਸਕਿਆ ਬੰਧਨਾਂ 'ਚ ਬੰਨਿਆ ਹੋਇਆ ਕੀ ਫਾਇਦਾ ਉਸ ਗਿਆਨ ਦਾ ਜਿਹੜਾ ਤੁਹਾਨੂੰ ਛੜਾ ਹੀ ਨਹੀਂ ਸਕਦਾ ਬੰਦਨੀ ਬੰਦਨੀ ਬੰਦਨਾ ਵਿੱਚ ਨਾਲੇ ਨੂੰ ਸਿਆਰੀ ਹੈ ਬੰਦਿਆ ਬਨਿਆ ਹੋਇਆ ਬੰਨਣਾ 'ਚ ਬਨਿਆ ਹੋਇਆ ਸਾਰਾ ਜੱਗ ਭਵੈ ਆਉਣ ਜਾਣ ਦੇ ਗੇੜ 'ਚ ਪਿਆ ਹੋਇਆ ਭਵ ਸਾਧਰ 'ਚ ਮੋਤੇ ਖਾਰੇ ਬਾਵਜੂਦ ਗਿਆਨ ਧਿਆਨ ਦੇ ਗਿਆਨ ਮਾਇਆ ਦਾ ਗਿਆਨ ਹੈ ਸਮਰਤ ਸ਼ਾਸਤਰ ਦਾ ਗਿਆਨ ਵੀ ਹੈ ਧਿਆਨ ਵੀ ਹੈ ਲੋਕ ਕਰਦੇ ਉਹ ਗਿਆਨ ਧਿਆਨ ਇੱਕ ਕੌਡੀ ਦਾ ਨਹੀਂ ਹੈ ਫੋਕਟ ਕਰਮ ਨੇ ਫੋਕਟ ਧਰਮ ਨੇ ਸਾਰੇ ਸਾਰੇ ਜੱਗ ਦੀ ਗੱਲ ਕਰ ਲਈ ਕਿਸੇ ਇੱਕ ਮਤ ਦੀ ਗੱਲ ਨਹੀਂ ਕੀਤੀ ਇੱਥੇ ਸੰਸਾਰ ਦਾ ਕੋਈ ਵੀ ਧਰਮ ਨਹੀਂ ਛੱਡਿਆ ਹੋਇਆ ਬਗੈਰ ਗੁਰਮਤ ਤੇ ਗੁਰਮਤਿ ਤਾਂ ਗੱਲ ਪਹਿਲਾਂ ਦੱਸਦੀ ਨਾ ਬਾਹਰ ਕਿਉਂ ਜਾਣਾ ਅੰਦਰ ਹੀ ਰਹਿ ਗਿਆਨ ਨਾਲ ਐਸਾ ਵੀ ਲੱਗਿਆ ਐਸਾ ਗਿਆਨ ਜਪੋ ਮਨ ਮੇਰੇ ਐਸਾ ਗਿਆਨ ਜਪੋ ਮਨ ਮੇਰੇ ਇਹਦਾ ਮਤਲਬ ਸੰਸਾਰ ਦੇ ਗਿਆਨ ਤੋਂ ਕੋਈ ਵੱਖਰਾ ਗਿਆਨ ਹੈ ਐਸਾ ਗਿਆਨ ਜਿਹੜਾ ਹੈ ਨਵਾਂ ਹੈ ਕੋਈ ਗਿਆਨ ਇਹ ਨੌ ਨਦੀ ਅੰਮ੍ਰਿਤ ਪ੍ਰਭ ਦਾ ਨਾਮ ਹੈ ਨੌ ਨਦੀ ਨੂੰ ਨੌ ਨਦੀ ਅਰਥ ਕਰ ਲਿਆ ਨਦੀ ਨੂੰ ਸਿਆਰੀ ਹੈ ਨੰਨੇ ਨੂੰ ਸਿਆਰੀ ਤੱਦੇ ਨੂੰ ਸਿਆਰੀ ਇੱਕ ਵਚਨ ਹੈ ਨਦੀ ਨੌ ਨਦੀ ਨਵਾਂ ਖਜ਼ਾਨਾ ਇਹ ਨਵਾਂ ਖਜ਼ਾਨਾ ਹੈ ਗਿਆਨ ਦਾ ਆ ਜਿਹੜਾ ਗੁਰਮਤ ਦਾ ਖਜ਼ਾਨਾ ਨਵਾਂ ਹੈ ਇਹ ਭਗਤਾਂ ਵਾਲਾ ਵੀ ਉਹੀ ਸੀ ਤਾਂ ਇਕੱਠਾ ਕੀਤਾ ਕਿਉਂ ਖਜ਼ਾਨਾ ਜੋ ਇੱਕ ਅਸੀਂ ਕੀ ਕਹਿੰਦੇ ਆ ਉਹ ਜੀ ਮੁਸਲਮਾਨਾਂ ਦੀ ਬਾਣੀ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਨੇ ਇੱਕ ਕਰਤੀ ਜੀ ਉਹਨਾਂ ਨੇ ਮੁਸਲਮਾਨਾਂ ਨੂੰ ਸਤਕਾਰ ਦੇ ਦਿੱਤਾ ਲੱਲਾ ਨੂੰ ਗੱਲਾਂ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਬਾਣੀ ਕੀ ਹੈ ਬਾਣੀ ਤਾਂ ਤੁਰਕੀ ਹੈ ਇਹ ਮੁਸਲਮਾਨਾਂ ਦੀ ਹੋਗੀ ਇਹ ਹਿੰਦੂਆਂ ਦੀ ਹੋਗੀ ਉਹ ਕਹਿੰਦੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਇਹਨਾਂ ਨੂੰ ਮੁਸਲਮਾਨ ਨਾ ਹਿੰਦੂ ਬਣਾਈ ਜਾਂਦੇ ਨੇ ਭਗਤਾਂ ਨੂੰ ਐਵੇਂ ਨਹੀਂ ਗੁਰਬਾਣੀ ਇਹਨਾਂ ਨੂੰ ਬੇ ਮਤਲਬ ਹੈ ਜਿਹੜੇ ਮੂਰਖ ਕਹਿੰਦੀ ਵਿਦਵਾਨਾਂ ਨੂੰ ਐਵੇਂ ਨਹੀਂ ਮੂਰਖ ਕਿਹਾ ਹੈ ਹੀ ਮੂਰਖ ਕਿਉਂ ਕਹਿੰਦੇ ਨੇ ਵਿਦਵਾਨ ਵੀ ਬਰਾਬਰੀ ਕਰਤੀ ਬਰਾਬਰੀ ਹੈ ਉਹ ਗੁਰੂ ਨਾਨਕ ਨੇ ਕੀਤੀ ਬਰਾਬਰੀ ਉਹ ਬਰਾਬਰੀ ਹੈ ਨਾ ਬਰਾਬਰੀ ਕਰਤੀ ਸੀ ਉਹਨਾਂ ਨੇ ਉਹਨੇ ਦੱਸਿਆ ਵੀ ਨਾ ਬਰਾਬਰੀ ਹੈ ਨਹੀਂ ਬਰਾਬਰੀ ਹੈ ਦਰਗਾਹ ਚੋਂ ਬਰਾਬਰੀ ਨਹੀਂ ਕੀਤੀ ਹੈ ਉਹ ਬਰਾਬਰੀ ਸੱਚ ਦੱਸਿਆ ਉਹਨਾਂ ਨੇ ਨਾ ਬਰਾਬਰੀ ਵਾਲਿਆਂ ਨੂੰ ਕਿਹਾ ਵੀ ਝੂਠੇ ਨੇ ਜਿਹੜੀ ਚੀਜ਼ ਹੈ ਉਹ ਬਰਾਬਰੀ ਉਹ ਨਾਨਕ ਨੇ ਕੀ ਕਰਨੀ ਸੀ ਉਹਦੀ ਬਰਾਬਰੀ ਉਹੀ ਜੋਤ ਸਾਰਿਆਂ 'ਚ ਹੈ ਉਹੀ ਪੰਜ ਤਤ ਸਾਰਿਆਂ 'ਚ ਨੇ ਉਹੀ ਹਵਾ ਸਾਰਿਆਂ ਦੇ ਵਿੱਚ ਉਹੀ ਪਾਣੀ ਸਾਰਿਆਂ ਦਾ ਜੀਵਨ ਹੈ ਨਾਨਕ ਨੇ ਕਾਦੀ ਬਰਾਬਰੀ ਕਰਤੀ ਫਿਰ ਕਹਿੰਦੇ ਨੇ ਚਾਰ ਦਰਵਾਜ਼ੇ ਰੱਖੇ ਚਾਰਾਂ ਦੇ ਵਾਸਤੇ ਤਾਂ ਨਾਨਕ ਨੇ ਤਾਂ ਚਾਰ ਵੜਨ ਫਿਰ ਠੋਕਦੇ ਆ ਰੱਖੇ ਵੀ ਚਾਰ ਵੜਨ ਰਹਿਣਗੇ ਇੱਕ ਦਰਵਾਜ਼ਾ ਰੱਖਦਾ ਫਿਰ ਨਾਨਕ ਚਾਰ ਕਾਹਦੇ ਰੱਖੇ ਉਹ ਤਾਂ ਮੰਨ ਲੈ ਚਾਰ ਵੜਨ ਫਿਰ ਇਹ ਚਾਰ ਦਰਵਾਜ਼ੇ ਰੱਖੇ ਨਾਨਕ ਨੇ ਚਾਰ ਵੜਨ ਮੰਨ ਲੈ ਇਹ ਵੀ ਬਿਲਵਾਨਾ ਦਿਮਾਗ ਦੀ ਗੱਲ ਉਹ ਚਾਰ ਦਾ ਤਾਂ ਰੱਖੇ ਤੇ ਕਿਸੇ ਪਾਸੇ ਦੀ ਹਵਾ ਚੱਲੂਏ ਗਰਮੀ ਬਹੁਤ ਪੈਂਦੀ ਸੀ ਕਿਹੜੇ ਕਿਹੜੇ ਦਿਮਾਗ ਲੜਾਉਂਦੇ ਨੇ ਦਿਮਾਗ ਹੋਵੇ ਦਾ ਲੜਾਓ ਦੇਖ ਲੋ ਅਸੀਂ ਕਹਿੰਦੇ ਕੀ ਆ ਉਹ ਆਲੇ ਦਾਲੇ ਪਾਣੀ ਪਾਇਆ ਕਿਉਂ ਪਾਇਆ ਪਾਣੀ ਇਹ ਰਹਿਣ ਦਿੰਦੇ ਤੇ ਇਹ ਬਾਣੀ ਬਰਦਾਸ਼ਤ ਸੀ ਕੋਈ ਅਗਰ ਭੇਟਾ ਕਰ ਦਿੰਦਾ ਹੁਣ ਕਰੀ ਜਾਂਦੇ ਨੇ ਇੰਨੀ ਮਿਹਨਤ ਨਾਲ ਬਣਾਈ ਹੋਈ ਉਹਨਾਂ ਨੂੰ ਕਦੇ ਨਾ ਹਿੰਦੂਆਂ ਨੂੰ ਬਰਦਾਸ਼ਤ ਨਾ ਮੁਸਲਮਾਨਾਂ ਨੂੰ ਬਰਦਾਸ਼ਤ ਸੁਰੱਖਿਆ ਕਿਵੇਂ ਕਰਦੇ ਤਾਂ ਕਿਲਾ ਬਣਾਇਆ ਸੀ ਇੱਕ ਕਿਲੇ ਦੇ ਆਲੇ ਦਾਲੇ ਉਹ ਬਣਾਉਂਦੇ ਨਹੀਂ ਪਾਣੀ ਪਾਉਂਦੇ ਨਹੀਂ ਤੇ ਪਾਣੀ ਉਹ ਪਾਇਆ ਸੀ ਇਹਨਾਂ ਨੇ ਜਰਾ ਜ਼ਿਆਦਾ ਸਰੋਵਰ ਬਣਾ ਲਿਆ ਨਾਲੇ ਉੱਥੇ ਇਸ਼ਨਾਨ ਕਰ ਲਿਆ ਕਰਾਂਗੇ ਤਾਂ ਕਿਲਾ ਸੀ ਇੱਕ ਰਸਤਾ ਰੱਖਿਆ ਸਾਰਿਆਂ ਵਾਸਤੇ ਤਾਂ ਕਿ ਮੋਢੇ ਨਾਲ ਮੋਢਾ ਖੇਡਾ ਆਵੇ ਦਰਵਾਜ਼ੇ ਚਾਰ ਹੋਣਗੇ ਅੰਦਰ ਚਾਰੇ ਪਾਸੇ ਤੇ ਚਾਰੇ ਹੋਣਗੇ ਫਿਰ ਇੱਕੋ ਕੰਧ ਰੱਖੀ ਡਿਊਟੀ ਅੰਦਰ ਚਾਰੇ ਪਾਸੇ ਤੋਂ ਵੜਦੇ ਆਪਾਂ ਕੀ ਗਰਾਉਂਡ ਹੈ ਲੋਕ ਗੱਲ ਕਹਿਣ ਦੀ ਚਾਰ ਨਾ ਰੱਖੇ ਫਲਾਣਾ ਰੱਖੇ ਬੱਕ ਨਹੀਂ ਮਾਰਦੇ ਕੀ ਕਰਦੇ ਨੇ ਵਿਦਵਾਨ ਇਹ ਰੋਕਿਆ ਦੀ ਨੇ ਨਹੀਂ ਵੀ ਕੀ ਕਹਿੰਦੇ ਤੁਸੀਂ 50 ਸਾਲ ਹੋ ਗਏ ਸਾਨੂੰ ਸੁਣਦੇ ਨੂੰ ਬਕਵਾਸ ਇਹਨਾਂ ਦੇ ਬਾ ਟਾਈਮ ਆਉ ਫੇ ਦੱਸਾਂਗੇ ਇਹਨਾਂ ਨੂੰ ਇਹ ਤਾਂ ਪੂਈ ਚੁੱਪ ਕਰ ਜਾਣਗੇ ਇਹਨਾਂ ਦੇ ਪੱਲੇ ਕੀ ਹੈ ਕੀ ਹੈ ਪੱਲੇ ਇਹਨਾਂ ਦੇ ਦੱਸਣ ਇਹ ਗੱਲਾਂ ਕਿਸ ਗਰਾਊਂਡ ਤੇ ਕਹਿੰਦੇ ਰਹੇ ਹੋ ਤੁਸੀਂ ਜੇ ਕਰੇ ਗਲਤ ਕਹਿੰਦਾ ਦੂਏ ਨੇ ਰੋਕਿਆ ਕਿਉਂ ਨਹੀਂ ਜੇ ਗਲਤ ਮੰਨਦੇ ਤਾਂ ਰੋਕਦੇ ਸੇਵਾ ਕਰੇ ਸੁਚੱਕ ਹੋਏ ਸੇਵਾ ਕਰੇ ਸੁਚੱਕ ਸੇਵਾ ਕੀ ਹੁੰਦੀ ਹੈ ਜਿਹੜਾ ਕੋਈ ਵੀ ਸ਼ਾਮ ਨੂੰ ਤਨਖਾਹ ਨਹੀਂ ਮੰਗਦਾ ਦਿਹਾੜੀ ਨਹੀਂ ਮੰਗਦਾ ਉਹ ਸੇਵਾ ਉਹ ਕਹਿੰਦਾ ਜੋ ਦੇਵੇ ਸੋ ਖਾਏ ਜੋ ਦੇ ਦੂਗਾ ਉਹ ਖਾ ਲੇ ਉਹ ਸੇਵਾ ਸੇਵਾ ਉਹ ਹੈ ਜੋ ਦੇਗਾ ਉਹ ਖਾ ਲੇ ਬਸ ਅਸੀਂ ਤੇ ਹੱਕ ਦੀ ਲੜਾਈ ਹੈ ਮੇਰਾ ਹੱਕ ਹੈ ਹੱਕ ਮਨਮੁਖਾਂ ਦਾ ਹੁੰਦਾ ਗੁਰਮੁਖਾਂ ਦਾ ਕੋਈ ਹੱਕ ਨਹੀਂ ਹੱਕ ਕੀ ਹੈ ਮੇਰਾ ਦਰਗਾਹ ਜਾਣਦੇ ਨੇ ਉੱਥੇ ਹੱਕੋ ਹੱਕ ਨਵੇੜਾ ਉੱਥੇ ਤਾਂ ਸੱਚੋ ਸੱਚ ਨਵੇੜਾ ਕਿਸੇ ਦਾ ਹੱਕ ਉੱਥੇ ਮਾਰਿਆ ਨਹੀਂ ਜਾਂਦਾ ਇੱਕ ਤਲ ਨਹੀਂ ਭੰਨਾ ਫਿਰ ਉਦੋਂ ਹੱਕ ਜਿਤਾਉਣ ਦੀ ਕੀ ਲੋੜ ਹੈ ਜਿਹਦਾ ਇਨਸਾਫ ਹੈ ਜੇ ਜਿਹਦਾ ਇਨਸਾਫ ਹੈ ਨਾ ਕਲੀਅਰ ਹੈ ਔਰ ਇੰਨਾ ਬਰੀਕ ਹੈ ਇੱਕ ਤਿਲ ਤਿਲ ਜਿੰਨਾ ਵੀ ਤੁਹਾਡਾ ਨੁਕਸਾਨ ਨਹੀਂ ਰੱਖਿਆ ਜਾਣਾ ਜੋ ਤੁਸੀਂ ਕਮਾਈ ਕੀਤੀ ਹੈ ਜਿੰਨਾ ਕੰਮ ਕਰਨਾ ਆਏ ਹੋ ਇੱਕ ਤਿਲ ਜਿੰਨਾ ਵੀ ਜੇ ਤੁਸੀਂ ਤੁਹਾਡਾ ਹੱਕ ਦਿੱਤਾ ਜਾਊਗਾ ਤੁਹਾਨੂੰ ਤੁਹਾਡੀ ਕਾਲ ਕਮਾਈ ਜੋ ਤਿਲ ਜਿੰਨਾ ਵੀ ਘੱਟ ਨਹੀਂ ਦਿੱਤਾ ਜਾਊਗਾ ਉਹਦੇ ਕੋਲ ਹੱਕ ਕੀ ਮੰਗਣਾ ਮੇਰਾ ਮੁਝੂਏ ਕਿਛ ਨਹੀਂ ਕਿਹਦੀ ਸ਼ਕਤੀ ਨਾਲ ਸਰੀਰ ਤੁਰਿਆ ਫਿਰਦਾ ਕਿਹਦੀ ਸ਼ਕਤੀ ਨਾਲ ਤੁਰਿਆ ਫਿਰਦਾ ਅੰਦਰਲੇ ਦੀ ਸ਼ਕਤੀ ਨਾਲ ਅੰਦਰਲਾ ਮੰਗੇ ਜਿਹੜਾ ਕੋ ਮੰਗਣਾ ਬਾਹਰ ਲਾ ਕੇ ਮੰਗਦਾ ਅਸਲ 'ਚ ਬਾਹਰਲਾ ਤ੍ਰਿਕੁਟੀ 'ਚ ਜਿੰਨਾ ਜਰ ਮੰਗਦਾ ਗੱਲ ਇਹਦੀ ਹੈ ਅੰਦਰਲਾ ਤਾਂ ਮੰਗਦਾ ਹੀ ਨਹੀਂ ਕੁਝ ਅੰਦਰਲਾ ਵੀ ਮੰਗਦਾ ਅੰਦਰਲਾ ਅੰਦਰੋਂ ਮੰਗੇ ਜਿਹੜਾ ਕੋ ਮੰਗਣਾ ਮੰਗਦਾ ਰਹੇ ਬਾਹਰਲਾ ਨੇ ਕੀ ਲੈਣਾ ਬਾਹਰਲੇ ਦਾ ਕੀ ਹੈ ਜਿਹੜਾ ਬਾਹਰ ਸਰੀਰ ਰਿਹਾ ਇਹਦਾ ਕੀ ਹੈ ਆਤਮਾ ਦਾ ਕੀ ਹੈ ਇੱਥੇ ਆਤਮਾ ਕੋ ਆਪਣੀ ਸ਼ਕਤੀ ਹੋਣੀ ਪਹਿਲਾਂ ਇਸ ਦਾ ਬਲ ਨਹੀਂ ਇਸ ਹੱਥ ਉਸ ਬਲ ਨਾਲ ਸਰੀਰ ਚੱਲਦਾ ਸਰੀਰ ਨਾਲ ਕੋਈ ਕੰਮ ਹੁੰਦਾ ਤੇ ਹੱਕ ਕਿਹੜੀ ਗੱਲ ਦਾ ਮੰਗਦਾ ਕਿਹੜੀ ਗੱਲ ਦਾ ਹੱਕ ਮੰਗਦਾ ਹੈ ਸ਼ਕਤੀ ਜਿਹੜਾ ਅੰਦਰ ਬੈਠਾ ਉਹਦੀ ਹੈ ਸਾਹ ਉਹ ਲੈਂਦਾ ਹੈ ਇਹ ਤਾਂ ਲਾਈਟ ਹੈ ਜੋਤ ਹੈ ਜੋਤ ਤੇ ਕੰਮ ਕਰਦੀ ਉਹਦੀ ਹਾਂਜੀ ਹੋਵੋ ਚੱਕਰ ਸੱਚੇ ਕੇਰੇ ਹੋਵੋ ਚੱਕਰ ਸੱਚੇ ਕੇਰੇ ਜਿਹੜਾ ਅੰਦਰ ਸੱਚਾ ਬੈਠਾ ਨਾ ਉਹ ਅੰਦਰਲੇ ਨੂੰ ਸੱਚਾ ਕਿਹਾ ਇੱਥੇ ਅੰਦਰਲੇ ਦੇ ਚੱਕ ਉਹਦੇ ਹੁਕਮ 'ਚ ਰਹੋ ਅੰਦਰ ਵਾਲੇ ਦੇ ਅੰਤਰਾਤਮਾ ਦੇ ਹੁਕਮ ਦੇ ਵਿੱਚ ਚੱਲੋ ਜਿਹੜਾ ਇੱਥੋਂ ਫੁਰਨਾ ਉੱਠਦਾ ਨਾ ਦਿਮਾਗ ਚ ਉਹਦੇ ਮੁਤਾਬਕ ਨਹੀਂ ਚੱਲੋ ਜਿਹੜਾ ਫੁਰਨਾ ਇੱਥੋਂ ਉੱਠਦਾ ਉਹਦੇ ਮੁਤਾਬਕ ਚੱਲੋ ਜਲ ਥਲ ਮਹੀਲ ਰਵ ਰਹਾ ਸੋਏ ਜਲ ਥਲ ਮਹੀਲ ਰਵ ਰਹਾ ਸੋਏ ਜਲ ਦੇ ਵਿੱਚ ਵੀ ਜੀਵ ਨੇ ਦੇਖੋ ਜਲ ਦੇ ਵਿੱਚ ਐ ਨਹੀਂ ਜਲ ਜਿਵੇਂ ਸੋਇਆ ਹੈ ਜਲ ਵਿੱਚ ਜੀਵ ਨੇ ਉਹਨਾਂ ਜੀਵਾਂ ਦੇ ਵਿੱਚ ਵੀ ਉਹ ਰਵ ਰਹੇ ਜਲ ਵਿੱਚ ਜਨ ਤੋਂ ਪਾਏ ਕੇ ਤੇਰਾ ਵੀ ਰੋਜੀ ਦੇ ਜਲ ਵਿੱਚ ਵੀ ਜੀਵ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਰਵ ਰਿਹਾ ਥਲ ਧਰਤੀ ਦੇ ਉੱਤੇ ਜਿਹੜੇ ਜੀਵ ਨੇ ਖੁਸ਼ਕੀ ਦੇ ਜਿਹੜੇ ਜੀਵ ਨੇ ਉਹਨਾਂ ਵਿੱਚ ਵੀ ਰਵ ਰਿਹਾ ਜਲ ਥਲ ਮਹੀਲ ਮਹੀਲ ਹੁੰਦੀ ਹੈ ਥਲ ਹੁੰਦਾ ਹੈ ਰੇਤਾ ਜਿੱਥੇ ਕੋਈ ਘਾਹ ਫੂਸ ਨਹੀਂ ਹੈ ਰੇਤਾ ਇਹ ਆ ਪੱਥਰ ਪਥਰੀਲੀ ਜ਼ਮੀਨ ਮਹੀਲ ਮਹੀਲ ਉਪਜਾਊ ਜ਼ਮੀਨ ਉਪਜਾਊ ਜ਼ਮੀਨ ਦੇ ਵਿੱਚ ਕੀੜੇ ਵੀ ਹੁੰਦੇ ਨੇ ਜਦ ਅਸੀਂ ਬੋਨੇ ਹਨ ਥੱਲੇ ਨਿਕਲਦੇ ਨੇ ਪੱਥਰ 'ਚ ਵੀ ਕਿਤੇ ਕਿਤੇ ਕੀੜੇ ਹੁੰਦੇ ਨੇ ਸਾਲ ਪੱਥਰ ਮੈਂ ਤੋਂ ਪਾਏ ਪਾਣੀ ਦੀ ਵੀ ਪੱਥਰਾਂ ਦੇ ਵਿੱਚ ਜੀਵ ਨੇ ਸੰਖ ਹੁੰਦੇ ਨੇ ਕਿਤੇ ਵੀ ਜੀਵ ਹੋਵੇ ਚਾਹੇ ਜਲ ਥਲ ਮਈਲ ਦਾ ਪੱਥਰ ਕਿਤੇ ਵੀ ਹੋਵੇ ਜੀਵ ਰਵ ਰਹਾ ਸੋਏ ਜੋਤ ਉਹੀ ਹੈ ਇੱਕੋ ਹੀ ਹੈ ਜੋਤ 'ਚ ਕੋਈ ਫਰਕ ਨਹੀਂ ਇਹ ਨਹੀਂ ਹੈ ਵੀ ਜਲ ਵਿੱਚ ਜੋਤ ਹੋਰ ਕਿਸਮ ਦੀ ਹੈ ਜਿਹੜੇ ਧਰਤੀ ਜੋ ਜੀਵ ਨਿਕਲਦੇ ਨੇ ਉੱਥੇ ਜਲ ਹੋਰ ਜੋਤ ਹੋਰ ਕਿਸਮ ਦੀ ਹੈ ਜਿਹੜੇ ਆਮ ਪੇੜ ਪੌਦੇ ਬਾਹਰ ਆਪਾਂ ਨੂੰ ਦਿੰਦੇ ਨੇ ਥਲ ਦੇ ਵਿੱਚ ਧਰਤੀ ਦੇ ਤੁਰੇ ਫਿਰਦੇ ਨੇ ਜੀਵ ਇਹ ਹੋਰ ਕਿਸਮ ਦੇ ਨਹੀਂ ਜੋਤ ਇੱਕੋ ਹੀ ਹੈ ਸਾਰੇ ਜੋਤ ਦਾ ਕੋਈ ਫਰਕ ਨਹੀਂ ਹੈ ਇਹ ਸਾਰੀਆਂ ਜੂਨੀਆਂ ਹੀ ਅਸੀਂ ਭੁਗਤੀਆਂ ਨੇ ਕਹਿਣ ਦਾ ਮਤਲਬ ਇਹ ਹੈ ਸਭ ਤੇਰੇ ਕੀਏ ਜਨਤਾ ਇਹ ਸਾਰੇ ਜਿੰਨੇ ਵੀ ਜੀਵ ਨੇ ਪਸ਼ੂ ਨੇ ਪੰਛੀ ਨੇ ਬਿਰਖ ਨੇ ਅਸਥਾਵਰ ਨੇ ਅਸਥਾਵਰ ਦਾ ਮਤਲਬ ਇੱਥੇ ਹੈ ਜਿਹੜਾ ਲਫ਼ਜ਼ ਅਸਥਾਵਰ ਵਰਤਿਆ ਅਸਥਾਵਰ ਦਾ ਮਤਲਬ ਹੈ ਜਿਹੜੇ ਸਟਿਲ ਨੇ ਇੱਕ ਜਗ੍ਹਾ ਖੜੇ ਨੇ ਇਹ ਤਿੰਨ ਸ਼੍ਰੇਣੀਆਂ ਨੇ ਇੱਥੇ ਚਾਰ ਖਾਣੀਆਂ ਨੇ ਇਹ ਖਾਣੀਆਂ ਦੀ ਗੱਲ ਨਹੀਂ ਸ਼੍ਰੇਣੀਆਂ ਦੀ ਗੱਲ ਹੈ ਇੱਥੇ ਚਾਰ ਖਾਣੀਆਂ ਹੋਰ ਹੁੰਦੀਆਂ ਨੇ ਉਹ ਅੰਡਜ ਜੇਰਜ ਸੇਤਜ ਹੁੰਦੀਆਂ ਨੇ ਇੱਥੇ ਖਾਣੀਆਂ ਦੀ ਗੱਲ ਨਹੀਂ ਹੈ ਇੱਥੇ ਸ਼੍ਰੇਣੀਆਂ ਦੀ ਗੱਲ ਸ਼੍ਰੇਣੀਆਂ ਤਿੰਨ ਨੇ ਖਾਣੀਆਂ ਚਾਰ ਨੇ ਜਦ ਪਸ਼ੂ ਪੰਛੀ ਕਿਹਾ ਖਾਣੀਆਂ ਨਹੀਂ ਹੈ ਸ਼੍ਰੇਣੀਆਂ ਨੇ ਪੰਛੀ ਆਕਾਸ਼ ਵਿੱਚ ਉੱਡਣ ਵਾਲੇ ਜਾਨਵਰ ਨੇ ਪਸ਼ੂ ਧਰਤੀ ਤੇ ਚੱਲਣ ਵਾਲੇ ਨੇ ਸੱਪ ਵੀ ਉਹਨਾਂ ਪਸ਼ੂਆਂ 'ਚ ਆ ਜਾਂਦਾ ਮੱਛੀ ਵੀ ਪਸ਼ੂਆਂ 'ਚ ਆਉਂਦੀ ਹੈ ਕਿ ਮੱਛੀ ਪਾਣੀ 'ਚ ਚੱਲਦੀ ਹੈ ਉੜਦੀ ਨਹੀਂ ਸ਼੍ਰੇਣੀਆਂ ਦਾ ਜ਼ਿਕਰ ਘੱਟ ਹੈ ਗੁਰਬਾਣੀ 'ਚ ਇਹਨਾਂ ਠੀਕ 'ਚ ਕੀਤਾ ਹੋਇਆ ਗੁਰਬਾਣੀ ਤਾਂ ਸ਼੍ਰੇਣੀਆਂ ਤਿੰਨ ਨੇ ਪਸ਼ੂ ਪੰਛੀ ਬਿਰਖ ਬਿਰਖ ਦੇ ਨਾਲ ਅਸਥਾਵਰ ਲੱਗਿਆ ਹੋਇਆ ਲਫ਼ਜ਼ ਜਿਹੜੇ ਬਿਰਖ ਨੇ ਉਹ ਐ ਨੇ ਟਿਕੇ ਹੋਏ ਜਿਵੇਂ ਪਹਾੜ ਟਿਕੇ ਹੋਏ ਹੁੰਦੇ ਨੇ ਅਸਤਾਵਰ ਹੁੰਦਾ ਥਿਰ ਨੇ ਕਿਥੋਂ ਅਸਤਾਵਰ ਦਾ ਅਰਥ ਉਹਨੇ ਪਹਾੜ ਕਰਤਾ ਅਸਤਾਵਰ ਦਾ ਪਹਾੜ ਕਿਥੋਂ ਆ ਗਿਆ ਸਥਿਰ ਨੇ ਜਿੱਥੇ ਗੱਡ ਤੇ ਉੱਥੇ ਹੀ ਖੜੇ ਨੇ ਹਿਲ ਨਹੀਂ ਸਕਦੇ ਜਿੱਥੇ ਬੀਜ ਉਗਿਆ ਬਰਛਦਾ ਉੱਥੇ ਖੜਾ ਨਾ ਉਹ ਤਾਂ ਇਧਰ ਨੂੰ ਹਿੱਲ ਸਕਦਾ ਪਸ਼ੂ ਔਰ ਪੰਛੀ ਹਿੱਲ ਸਕਦੇ ਬਿਰਖ ਨੇ ਕੋਥ ਨੇ ਘਾਹ ਫੂਸ ਕੋਥ ਅਸਥਾਵਰ ਬਹੁਤ ਜੋਨ ਭਰਵੇਂ ਅਤ ਇਹ ਸਾਰੀਆਂ ਹੀ ਜੋਨਾਂ ਮੈਂ ਭੁਗਤੀਆਂ ਨੇ ਤੇ ਫਿਰ ਜਿੰਨੀਆਂ ਵੀ ਜੋਨਾਂ ਹਨ ਕੋਈ 84 ਲੱਖ ਜੋਰ ਕਹਿ ਦਿੰਦਾ ਆਪਾਂ ਨੂੰ ਕੀ ਆ ਕਹਿ ਦੇ ਕੀ ਫਰਕ ਪੈਂਦਾ ਇਹਦੇ ਨਾਲ ਇਸ ਨੂੰ ਬਹਿਸ ਦਾ ਵਿਸ਼ਾ ਸੀ ਕਿਉਂ ਬਣਾਈਏ ਜਦੋਂ ਗੁਰਮਤ ਨੇ ਆਪਣਾ ਵਿਸ਼ਾ ਦਿੱਤਾ ਖਾਣੀਆਂ ਚਾਰ ਫੇਰ ਨਹੀਂ ਮੰਨੀਆਂ ਕੇਟਿਆਂ ਖਾਣੀ ਕੇਟਿਆਂ ਬਾਣੀ ਕਹਤਾ ਐਸ ਲੋਕ ਦੀ ਗੱਲ ਹੈ ਸਿਰਫ ਐਸ ਧਰਤੀ ਦੀ ਗੱਲ ਕਰਦੇ ਨੇ ਚਾਰ ਖਾਣੀਆਂ ਜਿਹੜੀਆਂ ਹੋਰ ਧਰਤੀਆਂ ਦੇ ਉੱਥੇ ਖਾਣੀਆਂ ਕੌਣ ਕਹੂ ਰਚਨਾ ਤਾਂ ਉਹਦੀ ਹੋਈ ਹੈ ਸਾਰੀ ਗੁਰਬਾਣੀ ਵਿਆਪਕ ਗੱਲ ਕਰਦੀ ਹੈ ਸਰਵ ਵਿਆਪਕ ਇਹਨਾਂ ਨੇ ਜਿਹੜੀ 84 ਲੱਖ ਜੂਨ ਦੀ ਕੀਤੀ ਹੈ ਉਹ ਲਿਮਟਿਡ ਗੱਲ ਹੈ ਇਹ ਧਰਤੀ ਦੀ ਗੱਲ ਹੈ ਗੁਰਬਾਣੀ ਕੱਲੀ ਇਸ ਧਰਤੀ ਦੀ ਗੱਲ ਨਹੀਂ ਕਰਦੀ ਸਾਰੇ ਬ੍ਰਹਮੰਡ ਦੀ ਗੱਲ ਕਰਦੀ ਹੈ ਟੋਟਲ ਦੀ ਗੱਲ ਕਰਦੀ ਹੈ ਉਹ ਸਿਰਫ ਇਸ ਧਰਤੀ ਦੀ ਗੱਲ ਕਰਦੇ ਨੇ ਇੱਥੇ ਆ ਕੇ ਡਿਫਰੈਂਸ ਪੈਦਾ ਹੁੰਦਾ ਗੁਰਬਾਣੀ ਦਾ ਮਤ ਭੇਦ ਇਸ ਮਤ ਨੂੰ ਹਿੰਦੂ ਮਤ ਨੂੰ ਇਸ ਕਰਕੇ ਉਹਨਾਂ ਨੇ ਇੱਥੇ ਇੱਥੇ ਦਾ ਕੈਲਕੂਲੇਸ਼ਨ ਕੀਤਾ ਗੁਰਬਾਣੀ ਟੋਟਲ ਦੀ ਗੱਲ ਕਰਦੀ ਹੈ ਉਹ ਫਿਰ ਕਿਹਦੀ ਹੈ ਉਹ ਧਰਤੀਆਂ ਕਿਹਦੀਆਂ ਨੇ ਉਹ ਧਰਤੀਆਂ ਵੀ ਤਾਂ ਉਸੇ ਦੀ ਰਚਨਾ ਹੈ ਸਰਜਣ ਹਾਰੇ ਦਾ ਸਾਰੇ ਸਰਜਿਆ ਹੋਇਆ ਹੈ ਹੁਕਮ ਦੇ ਤਾਂ ਵਿੱਚ ਭੈ ਵਿੱਚ ਸੂਰਜ ਭੈ ਵਿੱਚ ਚੰਦ ਸਾਰੇ ਭੈ ਚ ਨੇ ਉਹਦੇ ਤਾਂ ਬਸ ਇੰਨਾ ਫਰਕ ਹੈ ਹਿੰਦੂ ਮਤਲਬ ਇੱਥੇ ਇਹਨਾਂ ਦੇ ਵੀ ਮੰਨ ਲੈ ਵੀ ਤੁਹਾਡੇ ਜਿਹੜੀ ਖੋਜ ਆ ਚਲੋ ਮੰਨ ਲਈ ਇੰਨੀ ਹੈ ਪਰ ਇਹ ਤੋਂ ਇਲਾਵਾ ਜਿਹੜੀਆਂ ਬਾਕੀ ਧਰਤੀਆਂ ਨੇ ਉਹਨਾਂ ਦੀ ਗੱਲ ਇਸ ਕਰਕੇ ਕੇਤਿਆਂ ਖਾਣੀ ਕੇਤਿਆਂ ਬਾਣੀ ਗਏ ਹਾਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਮ ਨਹੀਂ ਚੰਗੇ ਅਸੀਂ ਚੰਗੇ ਨਹੀਂ ਚੰਗੇ ਤਾਂ ਹੁੰਦੇ ਜੇ ਅਸੀਂ ਜਿਹੜਾ ਕੰਮ ਕਰਨਾ ਹੈ ਉਹ ਕਰਦੇ ਇੱਕ ਪਿਤਾ ਇੱਕ ਸਖਿਆਮ ਬਾਰਕ ਨੂੰ ਮੰਨਦੇ ਜੇ ਮੰਨੀਏ ਤਾਂ ਫਿਰ ਚੰਗੇ ਆ ਨਹੀਂ ਮੰਨਦੇ ਤਾਂ ਚੰਗੇ ਨਹੀਂ ਜਿੰਨਾ ਚਿਰ ਹਮ ਹਮ ਉਹਨਾਂ ਚਿਰ ਨਹੀਂ ਚੰਗੇ ਜਿੰਨਾ ਚਿਰ ਮੈਂ ਮੈਂ ਆ ਉਹਨਾਂ ਚਿਰ ਨਹੀਂ ਚੰਗਾ ਜਿੰਨਾ ਚਿਰ ਤੂੰ ਨਹੀਂ ਰਹਿ ਜਾਂਦਾ ਮੈਂ ਮਿਟ ਕੇ ਉਹਨਾਂ ਚਿਰ ਚੰਗਾ ਨਹੀਂ ਹੈ ਅਸਲ ਦੇ ਵਿੱਚ ਗੱਲ ਇਹ ਹੈ ਜਿੰਨਾ ਚਿਰ ਹਮ ਹੋਮੇ ਹੈ ਉਹਨਾਂ ਚਿਰ ਨਹੀਂ ਚੰਗਾ ਕੋਈ ਵੀ ਹਮ ਤਜ ਭਲੋ ਸਭ ਕੋਏ ਉੱਥੇ ਕਲੀਅਰ ਕੀਤੀ ਇਹ ਗੱਲ ਹਮ ਤਜ ਕੋਈ ਤਜ ਦੋ ਹਮ ਜਿੰਨਾ ਚਿਰ ਹਮ ਹੈ ਚੰਗੇ ਨਹੀਂ ਹਮ ਵੱਖਰਾ ਕਰਦਾ ਆਪਣੇ ਆਪ ਨੂੰ ਹਮ ਇੱਕ ਬਾਉਂਡਰੀ ਕਰਦਾ ਹੈ ਅਲਦਾਲੇ ਜਿਵੇਂ ਕਹਿੰਦੇ ਸਿੱਖ ਕੌਮ ਬਾਉਂਡਰੀ ਹੈ ਨਾ ਹਮ ਜਿਹੜਾ ਚਿਰ ਸਿੱਖ ਕੌਮ ਹੈ ਛੁਟਕਾਰਾ ਨਹੀਂ ਮਨਮੁਖ ਨੇ ਜਾਂ ਹਮ ਮੁਲਕ ਕੀ ਬੰਨਣ ਟੁੱਟ ਗਿਆ ਸਰ ਵਿਆਪੀ ਹੋ ਹਾਂ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਹਮ ਚੰਗੇ ਨਹੀਂ ਹਾਂ ਅਸੀਂ ਜਿੱਥੇ ਅਸੀਂ ਆ ਉੱਥੇ ਤੁਸੀਂ ਵੀ ਅਸੀਂ ਇਹ ਸੰਸਾਰੀ ਜੀਵ ਤੁਸੀਂ ਸੱਚਖੰਡ ਵਾਲੇ ਦੋ ਧੜੇ ਹੋ ਗਏ ਤੇ ਧੜੇਬੰਦੀ ਤਾਂ ਹੈ ਹੋਵੇ ਦੋ ਰਹਿ ਗਏ ਧੜੇਬੰਦੀ ਤਾਂ ਰਹੂਗੇ ਜੇ ਅਸੀਂ ਆ ਤਾਂ ਤੁਸੀਂ ਵੀ ਹੈ ਜੇ ਅਸੀਂ ਹੈ ਹੀ ਨਹੀਂ ਤੁਸੀਂ ਹੋ ਫੇਰ ਗੱਲ ਖਤਮ ਹੁੰਦੀ ਆਪਣੇ ਆਪ ਨੂੰ ਅਸੀਂ ਮਿਟਾ ਸਕਦੇ ਹਾਂ ਪਰ ਅਸੀਂ ਦੂਏ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ ਸੰਸਾਰ 'ਚ ਆਪ ਮਿਟਣ ਦੀ ਗੱਲ ਨਹੀਂ ਕਰਦੇ ਦੁਆ ਨੂੰ ਮਟਾ ਕੇ ਸਿੱਖ ਬਣਾ ਦੇਣ ਬਾਣਾ ਪਵਾ ਦੇਣ ਅੰਦਰੋਂ ਚਾਹੇ ਸਿੱਖ ਰਹਿਣ ਚਾਹੇ ਨਾ ਰਹਿਣ ਉਹ ਕਹਿੰਦੇ ਨੇ ਅਸੀਂ ਮੁਸਲਮਾਨ ਬਣਾ ਦੇਣ ਈਸਾਈ ਕਹਿੰਦੇ ਨੇ ਅਸੀਂ ਈਸਾਈ ਬਣਾ ਦੇਣ ਲੜੀ ਜਾਓ ਆਪ ਚਾਹੇ ਈਸਾਈ ਨਾ ਬਣਨ ਹੋ ਆਪ ਚਾਹੇ ਮੁਸਲਮਾਨ ਨਾ ਬਣਨ ਪਰ ਦੋਇਆਂ ਸਾਰਿਆਂ ਨੂੰ ਬਣਾ ਦੇਣਾ ਹਾਲਤ ਸਾਰਿਆਂ ਦੀ ਇੱਕੋ ਹੀ ਹੈ ਕੋਈ ਸਿੱਖਾਂ ਦੀ ਗੱਲ ਨਹੀਂ ਸਾਰਿਆਂ ਦੀ ਇੱਕੋ ਹੀ ਹੈ ਹਾਲਤ ਵਿੱਚ ਕੋਈ ਨਹੀਂ ਫਰਕ ਹੈ ਮਰੀਜ਼ ਸਾਰੇ ਇੱਕੋ ਨੇ ਮੁਸਲਮਾਨ ਤਾਂ ਕਹਾਵਣ ਮੁਸ਼ਕਲ ਹੈ ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਏ ਮੁਸਲਮਾਨ ਤਾਂ ਬੜੀ ਉੱਚੀ ਅਵਸਥਾ ਦੀ ਗੱਲ ਹੈ ਕੀ ਹੋ ਗਿਆ ਜੇ ਮਾੜਾ ਮੋਟਾ ਕਾਂਡ ਹੈ ਉਹਦੇ ਵਿੱਚ ਕਮੀ ਹੈ ਫੜਦਾ ਹੈ ਨਾ ਫਿਰ ਵੀ ਫੜ ਲੱਗਦੇ ਨੇ ਕਾਣੇ ਵੀ ਹੋ ਜਾਂਦੇ ਨੇ ਜੇ ਫੜ ਲੱਗਿਆ ਤਾਂ ਹੀ ਕਾਣਾ ਹੋਇਆ ਨਾ ਫੁੱਲ ਤੋਂ ਤਾਂ ਫੜ ਬਣਿਆ ਨਾ ਫੁੱਲ ਕਾਣਾ ਨਹੀਂ ਹੁੰਦਾ ਫਲ ਕਾਣਾ ਹੁੰਦਾ ਫੁੱਲ ਵੀ ਕਦੇ ਕਾਣਾ ਸੁਣੇ ਅੰਨਾ ਹੋਇਆ ਜਿਹਨੂੰ ਫਲ ਪਿਆ ਹੀ ਨਹੀਂ ਫੁੱਲ ਰਹਿ ਗਿਆ ਫਲ ਤਾਂ ਪਿਆ ਹੀ ਨਹੀਂ ਇਹ ਫਲ ਪੈ ਕੇ ਕਾਣਾ ਹੋ ਗਿਆ ਫਲ ਤਾਂ ਪਿਆ ਨਾ ਕਾਣ ਕੱਢੀ ਜਾ ਸਕਦੀ ਹੈ ਕਾਣ ਦਾ ਇਲਾਜ ਹੋ ਸਕਦਾ ਸਪਰੇ ਹੈਗੀ ਹੈ ਹੁਣ ਕਾਣੇ ਗਾਹ ਨੂੰ ਨਾ ਹੋਣ ਉਲਟਾ ਲਾਜ ਹੈ ਕਾਣ ਹੁੰਦੇ ਕਾਣੇ ਹੁੰਦੇ ਨੇ ਜਿਹੜਾ ਕੋਈ ਕੀੜਾ ਲੱਗਦਾ ਕੋਈ ਬਿਮਾਰੀ ਲੱਗਦੀ ਹੈ ਉਹਦੀ ਸਪਰੇ ਕੀਤੀ ਹੈ ਉਹੜੀ ਮਸਜਿਦ ਬਾਹਰ ਮਣੋ ਤੇ ਮਸਜਿਦ ਉਹ ਦਸੀ ਹੈ ਮਨ ਮੌਲਾਨਾ ਦੇਹੀ ਮਸਜਿਦ ਦੇਹੀ ਮਸਜਿਦ ਮਨ ਮੌਲਾਨਾ ਮਸਜਿਦ ਮਨ ਕਰ ਮੱਕਾ ਮਨ ਕਰ ਮੱਕਾ ਕਿਬਲਾ ਕਰਦੇ ਹੀ ਕਿਬਲਾ ਕਰਦੇ ਹੀ ਉਹ ਉਹ ਜਿਹੜੀ ਕਮੀ ਸੀ ਕੱਢ ਦਿੱਤੀ ਥੋੜੀ ਉਹ ਕਮੀ ਸੀ ਕੱਢ ਦਿੱਤੀ ਇਸ ਕਰਕੇ ਕਿਹਾ ਮੁਸਲਮਾਨ ਕਹਾਵਲ ਵੀ ਸੌਖਾ ਨਹੀਂ ਹੈ ਮੁਸ਼ਕਲ ਹੈ ਜਿੰਨੇ ਨੰਬਰ ਉਹਨਾਂ ਦੇ ਚਾਹੀਦੇ ਉਹਨੇ ਨੰਬਰ ਦੇ ਦਿੱਤੇ ਜਿੰਨੇ ਨੰਬਰ ਬਣਦੇ ਤੇ ਪਰਚਾ ਦੇਖਿਆ ਪੜਿਆ ਉਹਦੇ ਨੰਬਰ ਉਹਨੇ ਦੇ ਦਿੱਤੇ ਵੀ ਇੰਨੇ ਨੰਬਰ ਬਣਦੇ ਨੇ ਭਾਈ 60% ਨਹੀਂ ਬਣਦੇ ਨੰਬਰ ਮੁਸਲਮਾਨ ਮੋਮ ਦਿਲ ਹੋਵੇ ਤਾਂ ਹੀ ਗਿਆ ਮੋਮ ਦਿਲ ਹੋਵੇ ਪੱਥਰ ਦਿਲ ਕਿਉਂ ਹੋਵੇ ਉਹ ਤਾਂ ਪੱਥਰ ਦਿਲ ਹੋਗੇ ਮੋਮ ਦਿਲ ਹੁੰਦਾ ਮੂਮਨ ਉਸੇ ਨੂੰ ਕਹਿੰਦੇ ਨੇ ਜਿਹੜਾ ਦੂਏ ਤੇ ਜ਼ੁਲਮ ਹੁੰਦਾ ਬਰਦਾਸ਼ਤ ਨਹੀਂ ਕਰ ਸਕਦਾ ਜਿਹੜਾ ਤੱਕਾ ਬਰਦਾਸ਼ਤ ਨਹੀਂ ਕਰ ਸਕਦਾ ਉਹ ਹੈ ਉਸ ਇੱਥੇ ਤੱਕਾ ਹੁੰਦਾ ਸੀ ਮੁਸਲਮਾਨੀ ਰਾਜ ਤਾਂ ਹੋਇਆ ਇੱਥੇ ਜੇ ਕਿਸੇ ਨੇ RAM ਨਾਮ ਸੁਣ ਲਿਆ ਕੰਨ 'ਚ ਸਿੱਕਾ ਢਾਲ ਕੇ ਪਾ ਦਿੰਦੇ ਸੀ ਇਦੋਂ ਬੜਾ ਜ਼ੁਲਮ ਕੀ ਹੋਊਗਾ ਇਹਨੇ ਸੁਣ ਕਿਉਂ ਲਿਆ ਇਹਨੇ ਗਿਆਨ ਸੁਣ ਕਿਉਂ ਲਿਆ ਇਹਨਾਂ ਦੇ ਸਿੱਕਾ ਪਾ ਦੋ ਕੱਲ ਨੂੰ ਸਾਡੇ ਸ਼ਰੀਕ ਨਾ ਬਣ ਜਾਣ ਇਹ ਧਰਮ ਸੀ ਪੱਥਰ ਦੀ ਦੀਵਾਰ ਸੀ ਪਬਲਿਕ ਦੇ ਔਰ ਧਰਮ ਦੇ ਵਿਚਾਲੇ ਵੀ ਇਹਨਾਂ ਲੋਕਾਂ ਨੂੰ ਧਰਮ ਵੱਲ ਜਾਣ ਨਹੀਂ ਦੇਣਾ ਉਸ ਧਰਮ ਦੇ ਉੱਤੇ ਚੜਾਈ ਮੁਸਲਮਾਨਾਂ ਦੀ ਕਰਾ ਕੇ ਪਰਮੇਸ਼ਰ ਨੇ ਇਹਦਾ ਨਾਸ਼ ਕੀਤਾ ਉਹ ਧਰਮ ਦਾ ਕੀਤਾ ਤਾਂ ਮੁਸਲਮਾਨ ਨੇ ਤਾਂ ਉਹ ਲੈ ਪਰ ਉਹ ਵੀ ਉਹ ਜਿਹਾ ਕੁਝ ਕਰਨ ਲੱਗਿਆ ਕਿ ਕਟੜਵਾਦੀ ਉਹਨਾਂ 'ਚ ਪੈਦਾ ਹੋ ਗਏ ਮੁਸਲਮਾਨ ਇਨਸਾਫ ਕਰਦਾ ਹੈ ਕੀਤਾ ਵੀ ਇਨਸਾਫ ਉਹਨਾਂ ਨੇ ਐਨੀ ਦੇਰ ਤੱਕ ਮੁਗਲਾਂ ਦਾ ਰਾਜ ਹੈ ਇਨਸਾਫ ਕੀਤਾ ਉਹਨਾਂ ਨੇ ਅਸੀਂ ਤਾਂ ਉਹਨਾਂ ਵੀ ਨਹੀਂ ਕਰ ਸਕਦੇ ਅੱਜ ਇੱਥੇ ਨਹੀਂ ਕੋਈ ਕਰ ਸਕਦਾ ਸਾਡਾ ਧਰਮ ਹੈ ਐਸਾ ਸਨਾਤਨ ਜਿਹੜਾ ਧਰਮ ਆਇਦਾ ਤਾਂ ਜੋ ਅਸੀਂ ਜੜੇ ਨਹੀਂ ਜੰਮਣ ਦਿੱਤੀ ਇਹਦਾ ਜਿੰਨੇ ਬੂਟੇ ਤੇ ਪੱਟ ਕੇ ਮਾਰੇ ਸਮੁੰਦਰ 'ਚ ਅਸੀਂ ਬਰਦਾਸ਼ਤ ਨਹੀਂ ਹੋਇਆ ਇੱਕ ਖਤਰੀ ਨੇ ਕਹਿੰਦਾ ਇਹ ਸਿੱਖੀ ਪੈਦਾ ਕੀਤੀ ਹੈ ਖਤਰੀ ਉਹਨੂੰ ਜੜ ਤੋਂ ਪਟੂਗਾ ਕਹਿੰਦਾ ਨਾ ਜਸਪਤ ਲਖਪਤ ਖਤਰੀ ਨੇ ਜਿਹੜੇ ਖਤਰੀ ਨੇ ਇਹਦੀ ਜੜ ਜਮਾਈ ਆ ਉਹ ਦੂਆ ਖਤਰੀ ਪਟੂਗਾ ਉਹਨੇ ਪਟਿਆ ਜਦੇ ਅਸੀਂ ਪੜਦੇ ਹਾਂ ਤੇ ਮੰਨ ਲਓ ਵੀ ਪੱਟੀ ਗਈ ਉਦੋਂ ਗੁੜ ਕਹਿਣ ਤੇ ਪਾਬੰਦੀ ਲਾਈ ਗੁੜ ਨੂੰ ਢੇਲੀ ਡਲੀ ਰੋੜੀ ਕਹਿ ਸਕਦੇ ਹੋ ਗੁਰ ਔਰ ਗੁੜ ਇੱਕੋ ਜਿਹੇ ਲਫ਼ਜ਼ ਨੇ ਦੋਏ ਕਿਤੇ ਗੁਰੂ ਦੀ ਗੱਲ ਦਾ ਪ੍ਰਚਾਰ ਨਾ ਹੋ ਜਾਏ ਗੁਰਬਾਣੀ ਦਾ ਪ੍ਰਚਾਰ ਨਾ ਹੋ ਜਾਏ ਤੇ ਫਿਰ ਸਿੱਖੀ ਕਿੱਥੇ ਰਹਿ ਗਈ ਪ੍ਰਚਾਰ ਹੀ ਨਹੀਂ ਹੋਣ ਦਿੱਤਾ ਉਹਨਾਂ ਨੇ ਬਹੁਤ ਦੇਰ ਜਿਹਨਾਂ ਕੋ ਜਿਨ੍ਹਾਂ ਨੂੰ ਸੀ ਮਾੜਾ ਮੋਟੀ ਸਮਝੋ ਉਹ ਸ਼ਹੀਦ ਕਰਤੇ ਗਾਹਾਂ ਨੂੰ ਪ੍ਰਚਾਰ ਬੰਦ ਕਰਤਾ ਬਾਣੀ ਪੜ ਲੋ ਬੰਦੇ ਆਪਣੇ ਬਾੜ ਤੇ ਅਰਥ ਪਲਟਾ ਉਹ ਕੋਈ ਸਾਡੇ ਕੋਲ ਹੈ ਹੁਣ ਉਹ ਸਿੱਖੀ ਸਾਡੇ ਕੋਲ ਹੈ ਜਿਹੜੀ ਦੇਸ਼ਾਹੀਨ ਕੀਤੀ ਸੀ ਸ਼ਕਤੀ ਦੇ ਜ਼ੋਰ ਨਾਲ ਅਰ ਗਿਆਨ ਦੇ ਜ਼ੋਰ ਨਾਲ ਸ਼ਕਤੀ ਕੀ ਸੀ ਸ਼ਕਤੀ ਤਲਵਾਰ ਦੀ ਸੀ ਰਾਜ ਦੀ ਸ਼ਕਤੀ ਔਰ ਗਿਆਨ ਦੀ ਸ਼ਕਤੀ ਜਿਹੜੇ ਬਾਹਮਣ ਬਾੜੇ ਪੰਡਤ ਬਾੜੇ ਸਿੱਖੀ ਚ ਉਹਨਾਂ ਨੇ ਤੁਹਾਨੂੰ ਕਰਕੇ ਦਿੱਤੇ ਅਰਥ ਆਪਣੇ ਬੰਦੇ ਬਾੜੇ ਸਿੱਖੀ ਚ ਸਨਾਤਨ ਰਣਜੀਤ ਸਿੰਘ ਦੇ ਵੇਲੇ ਉਹਨਾਂ ਨੇ ਲੈਂਦੀ ਮੂਰਤੀ ਨਾਲ ਨਾਲ ਪਰਕਰਮਾਂ ਦੇ ਤਾਰਾ ਨੋਤਮ ਵਰਗਾ ਨੇ ਕਰਕੇ ਦਿੱਤੇ ਅਰਥ ਉਹ ਸਿੱਖੀ ਸਾਡੇ ਕੋਲ ਹੈ ਉਹ ਜਾਣਬੁੱਝ ਕੇ ਦਿਸ਼ਾਹੀਨ ਕਰਕੇ ਦਿੱਤੀ ਹੋਈ ਆ ਉਹੀ ਪੰਡਤ ਬਾਣੀ ਬਾਟ ਜੋ ਪੰਡਤ ਨੇ ਵੇਦਾਂ ਤੋਂ ਬਾਅਦ ਕੀਤਾ ਸੀ ਉਹ ਗੁਰਬਾਣੀ ਤੋਂ ਬਾਅਦ ਉਹਨਾਂ ਹੀ ਵਿਦਵਾਨਾਂ ਨੇ ਪੰਡਤਾਂ ਨੇ ਕਰਤਾ ਅੱਜ ਵਿਦਵਾਨਾਂ ਦੇ ਹੱਥ 'ਚ ਸਿੱਖੀ ਹੈ ਵਿਦਵਾਨ ਨਹੀਂ ਨੂੰ ਠੀਕ ਕਰ ਸਕਦੇ ਵਿਦਵਾਨਾਂ ਕੋ ਬੁੱਧੀ ਨਹੀਂ ਹੁੰਦੀ ਉਹ ਵਿਦਵਾਨਾਂ ਦੀ ਗੱਲ ਉਲਟਰਾ ਪਾਈ ਹੋਈ ਕਦੇ ਵਿਦਵਾਨਾਂ ਨੇ ਠੀਕ ਨਹੀਂ ਕੀਤੀ ਅੱਜ ਤੱਕ ਉਹਨੂੰ ਕੌਣ ਕਰਦਾ ਠੀਕ ਜਿਹੜਾ ਉਹਨੂੰ ਕਰਦਾ ਖੋਜੀ ਕਰਦਾ ਖੋਜੀ ਹੁੰਦਾ ਗੁਰਮੁਖ ਖੋਜੀ ਹੁੰਦਾ ਗੁਰਸਿੱਖ ਜਿਹੜਾ ਸੱਚ ਸੱਚ ਕਰਕੇ ਮੰਨਦਾ ਗੁਰਬਾਣੀ ਨੂੰ ਮੰਨਦਾ ਚੱਬਣ ਚੱਲਣ ਰਤਨ ਸੇ ਮੰਨਦਾ ਹੀ ਨਹੀਂ ਚੱਲਦਾ ਵੀ ਹੈ ਪਹਿਲਾਂ ਤੇ ਚਿੱਬੜ ਪੂਰਾ ਰੋਟੀ ਕਾਟਦੀ ਹੈ ਜਿਹੜੀ ਇਹਨੂੰ ਜੇ ਪਾਣੀ ਬਣ ਜਵੇ ਇਹ ਚ ਅੰਮ੍ਰਿਤ ਨਿਕਲ ਆਵੇ ਜਿੰਨਾ ਚਿਰ ਪਾਣੀ ਨਾ ਬਣ ਜਵੇ ਨਾ ਜਿਹੜਾ ਆਪਾਂ ਖਾਣੇ ਆ ਉਹਨਾਂ ਚਿਰ ਉਹ ਚੋਂ ਨਹੀਂ ਨਿਕਲਦਾ ਅੰਦਰ ਹਾਜਮ ਹੋਣ ਵਾਸਤੇ ਉਹਦਾ ਲਿਕੁਇਡ ਬਣ ਜਾਣਾ ਬਣਨਾ ਜ਼ਰੂਰੀ ਹੈ ਤਾਂ ਹੀ ਕਹਿੰਦੇ ਨੇ ਜ਼ਿਆਦਾ ਚਿੱਤ ਖਾਓ ਰੋਟੀ ਚੱਬਣ ਚੱਲਣ ਰਤਨ ਸੇ ਉਹਨਾਂ ਦਾ ਹਿਰਦਾ ਰੰਗਿਆ ਜਾਂਦਾ ਹੈ ਰਤਨ ਰਤਿਆ ਜਾਂਦਾ ਹੈ ਤਨ ਉਹਨਾਂ ਨੂੰ ਰੰਗ ਚੜਦਾ ਚੱਲਣ ਨਾਲ ਰੰਗ ਚੜਦਾ ਹੈ ਚੱਬਣ ਚੱਲਣ ਰਤਨ ਸੇ ਸੁਣੀਰ ਬਹਿ ਗਏ ਜਿਨ੍ਹਾਂ ਨੇ ਮਹਿਜ ਸੁਣੀ ਹੈ ਨਾ ਉਹ ਕਾਲੀ ਧਾਰ ਜਿਹੜੀ ਹੈ ਨਾ ਕਲਪਨਾ ਦੀ ਕਾਲੀ ਧਾਰ ਮਾਇਆ ਦੀ ਜਿਹੜੀ ਭੁੱਖ ਹੈ ਤ੍ਰਿਸ਼ਨਾ ਦੀ ਨਦੀ 'ਚ ਉਹਨਾਂ ਦੇ ਪੈਰ ਨਹੀਂ ਖੜਦੇ ਬਹਿ ਜਾਂਦੇ ਸੁਣੀਰ ਬਹਿ ਗਏ ਉਹ ਨਹੀਂ ਕਦੇ ਉਹਨਾਂ ਦੇ ਪੈਰ ਰੁਕੇ ਉਹ ਬਹਿ ਜਾਂਦੇ ਉਹ ਸੰਸਥਾਵਾਂ ਬੜੀਆਂ ਬਣਾਉਂਦੇ ਨੇ ਪਰ ਬਹਿ ਜਾਂਦੇ ਨੇ ਮਾਇਆ ਦੀ ਨਦੀ 'ਚ ਉਹਨਾਂ ਦੇ ਪੈਰ ਨਹੀਂ ਲੱਗਦੇ ਕੋਈ ਸੰਸਥਾ ਨਹੀਂ ਹੈ ਜਿਹਦੇ ਪੈਰ ਖੜੇ ਹੋਣ ਇੱਕ ਸੰਸਥਾ ਦੱਸੋ ਜਿਹਦੇ ਪੈਰ ਖੜੇ ਨੇ ਕੋਈ ਕੱਲਾ ਹੋਊਗਾ ਬੰਦਾ ਜਿਹਦੇ ਪੈਰ ਖੜੇ ਨੇ ਉਹਦੀ ਕੋਈ ਸੰਸਾ ਨਹੀਂ ਹੋਊ ਜੇ ਕਿਸੇ ਦੇ ਪੈਰ ਖੜੇ ਨੇ ਕੱਲਾ ਹੋਊਗਾ ਆਪਣਾ ਹਾਸ਼ੀਏ ਤੇ ਬੈਠਾ ਹੋਊਗਾ ਕੱਲਾ ਹੀ ਹੋਊਗਾ ਸੰਸਾ ਨਹੀਂ ਉਹਨੇ ਬਣਾਈ ਹੋ ਕੋਈ ਹਾਂ ਚਾਰ ਆਦਮੀ ਦੀ ਗੱਲ ਕਰ ਲੈਂਦਾ ਹੂੰ ਉਹ ਗੱਲ ਲੱਗ ਗਈ ਭਗਤ ਵੀ ਭਗਤ ਕੀ ਕਰਦੇ ਕੋਈ ਸੰਸਥਾ ਬਣਾਈ ਸੀ ਭਗਤਾਂ ਨੇ ਕੋਈ ਨਹੀਂ ਬਣਾਈ ਕਿਸੇ ਨੇ ਗੱਲ ਕਰਦੇ ਸੀ ਗੱਲ ਫੈਲਦੀ ਵੀ ਸੀ ਕੋਈ ਸੁਣਨ ਵੀ ਆਉਂਦੇ ਤੇ ਉਹਨਾਂ ਨੂੰ ਪੁੱਛਣ ਵੀ ਆਉਂਦੇ ਸੀ ਜੋ ਜੋ ਗੱਲ ਕਹਾ ਫੈਲਦੀ ਹੈ ਕੋਈ ਉਹਨਾਂ ਨੇ ਡੋਨੇਸ਼ਨਾਂ ਵਗੈਰਾ ਇਕੱਠੀਆਂ ਕਰਕੇ ਕੁਝ ਨਹੀਂ ਕੀਤਾ ਸੀ ਗੁਰੂ ਘਰ ਵੇਲੇ ਵੀ ਸਿਰਫ ਲੰਗਰ ਸੰਗਤ ਆਉਂਦੀ ਸੀ ਰਹਿੰਦੀ ਸੀ ਕਰਕੇ ਲੰਗਤ ਸੰਗਤ ਦੇ ਕਹੇ ਤੇ ਇਕੱਠਾ ਹੋਇਆ ਸੀ ਹੁਣ ਜਿਨ੍ਹਾਂ ਨੇ ਆ ਕੇ ਮਹੀਨਾ ਮਹੀਨਾ ਦੋ ਦੋ ਮਹੀਨੇ ਰਹਿਣਾ ਗੁਰੂ ਘਰ 'ਚ ਉਹਨਾਂ ਨੇ ਘਰ ਵੀ ਤਾਂ ਰੋਟੀ ਖਾਣੀ ਹੈ ਜੋ ਸੰਗਤ ਲੈ ਆਉਂਦੀ ਸੀ ਆਪਣੇ ਨਾਲ ਉਹ ਲੰਗਰ ਉੱਤੇ ਪੱਕ ਜਾਂਦਾ ਸੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਅਸੀਂ ਚੰਗੇ ਨਹੀਂ ਪਰ ਸਾਡੇ 'ਚ ਬੁਰਾ ਵੀ ਕੋਈ ਨਹੀਂ ਬੁਰਾ ਇਸ ਕਰਕੇ ਨਹੀਂ ਕੋਈ ਬੁਰਾਈ ਕਰ ਨਹੀਂ ਸਕਦੇ ਅਸੀਂ ਕੁਝ ਸੋਚ ਸਕਦੇ ਹਾਂ ਸੋਚਣ ਵਾਲੇ ਨੂੰ ਸਿਮਰਤੀ ਵਾਲੇ ਬੁਰਾ ਨਹੀਂ ਬੰਦੀ ਬੁਰਾ ਅਸੀਂ ਤਾਂ ਕਹਿ ਸਕਦੇ ਹਾਂ ਜੇ ਬੁਰਾਈ ਕਰਨ ਤੇ ਅਸੀਂ ਸਮਰੱਥ ਹੋਈਏ ਕਿਸੇ ਦਾ ਬੁਰਾ ਕਰ ਸਕੀਏ ਬੁਰਾ ਵੀ ਨਹੀਂ ਕੋਈ ਪਰ ਅਸੀਂ ਆਪਣੇ ਆਪ ਨੂੰ ਬੁਰਾ ਮੰਨਦੇ ਹਾਂ ਜਬ ਲੋਕ ਜਾਣੇ ਮੈਂ ਕੁਝ ਕਰਤਾ ਤਬ ਲੋਕ ਗਰਭ ਜੋਨ ਮੈਂ ਪਤਾ ਅਸੀਂ ਆਪਣੇ ਆਪ ਨੂੰ ਬੁਰਾ ਮੰਨਦੇ ਆ ਇਹ ਠੀਕ ਹੈ ਪਰ ਦਰਗਾਹ 'ਚ ਬੁਰੇ ਵੀ ਨਹੀਂ ਅਸੀਂ ਸੋਚਣ ਦੀ ਗਲਤੀ ਜ਼ਰੂਰ ਹੈ ਸੋਚਣ ਦੀ ਦਰਗਾਹ 'ਚ ਕੋਈ ਸਜ਼ਾ ਨਹੀਂ ਮਿਲਦੀ ਇਹ ਵੀ ਗੱਲ ਹੈ ਸਜ਼ਾ ਕੋਈ ਨਹੀਂ ਮਿਲਦੀ ਸੋਚਣ ਜਿੰਨਾ ਚਿਰ ਅਸੀਂ ਸੋਚਦੇ ਆ ਸਾਡੇ ਅੰਦਰ ਭਰਮ ਬਣਿਆ ਹੋਇਆ ਵੀ ਅਸੀਂ ਕਰ ਸਕਦੇ ਆ ਕੁਝ ਉਹ ਭਰਮ ਦਾ ਇਲਾਜ ਜ਼ਰੂਰ ਹੋਣਾ ਹੋਰ ਕੁਝ ਨਹੀਂ ਸਿਰ ਭਰਮ ਦਾ ਇਲਾਜ ਹੈ ਜਿੰਨਾ ਚਿਰ ਭਰਮ ਹੈ ਉਹਨਾਂ ਚਿਰ ਭਰਮੇ ਭੁੱਲਾ ਦਾ ਦਿਸਤਾ ਹੈ ਉਹਨਾਂ ਜਿਹੜੇ ਭਰਮ ਦੇ ਦਾਇਰੇ ਚ ਆਪੇ ਧਰਿਆ ਹੋਇਆ ਭਰਮ ਦੇ ਅੰਡੇ ਚ ਆਪੇ ਧਰਿਆ ਹੋਇਆ ਅੰਡੇ ਜੋ ਬਾਹਰ ਆਊਗਾ ਭਰਮ ਦੇ ਚੋਂ ਬਾਉਂਡਰੀ ਤੋੜੂਗਾ ਤਾਂ ਸਰਬ ਵਿਆਪੀ ਹੋਊਗਾ ਭਰਮ ਦੀ ਬਾਉਂਡਰੀ ਚ ਘਿਰਿਆ ਹੋਇਆ ਹੋਰ ਕੁਛ ਇਹਨੂੰ ਕੋਈ ਸਜ਼ਾ ਨਹੀਂ ਪਰਮ ਦੀ ਬਾਉਂਡਰੀ ਅਸੀਂ ਆਪਣੇ ਆਲੇ ਦਾਲੇ ਆਪ ਪੈਦਾ ਕੀਤੀ ਹੋਈ ਆਪੇ ਪੈਦਾ ਕੀਤੀ ਆਪੇ ਤੋੜਨੀ ਆਪਣੀ ਅਕਲ ਨਾਲ ਪੈਦਾ ਕੀਤੀ ਹੋਈ ਬਾਉਂਡਰੀ ਪਰਮੇਸ਼ਰ ਦੀ ਅਕਲ ਨਾਲ ਤੋੜਨੀ ਲਈ ਟੁੱਟਣੀ ਨਹੀਂ ਸਾਡੀ ਅਕਲ ਨਾਲ ਟੁੱਟਣੀ ਹੈ ਨਹੀਂ ਪਰ ਟੁੱਟਣੀ ਕਿਵੇਂ ਹੈ ਇਹ ਗੱਲ ਦਾ ਸਾਨੂੰ ਉੱਤੋਂ ਦੱਸਿਆ ਹੋਇਆ ਜ਼ਰੂਰ ਟੁੱਟਣੀ ਕਿਵੇਂ ਹੈ ਟੁੱਟਣੀ ਆਪਣੀ ਅਕਲ ਦਾ ਤਿਆਗ ਕੀਤੇ ਤੇ ਜੋ ਸਾਡੀ ਅਕਲ ਹੈ ਨਾ ਜਿੰਨਾ ਜਿਹਨਾਂ ਨੂੰ ਬੜਾ ਮੰਨਾਂਗੇ ਉਹਨਾਂ ਜਰ ਬਾਉਂਡਰੀ ਨਹੀਂ ਟੁੱਟਣੀ ਜਦ ਅਸੀਂ ਆਪਣੀ ਅਕਲ ਨੂੰ ਛੋਟੀ ਮੰਨਾਂਗੇ ਹੋਮੇ ਦਾ ਗ੍ਰਾਫ ਆਪੇ ਥੱਲੇ ਆ ਜਾਊਗਾ ਜਿੰਨਾ ਜਰ ਅਸੀਂ ਆਪਣੀ ਅਕਲ ਨੂੰ ਬੜਾ ਮੰਨਦੇ ਹੋਮੇ ਅੜੀ ਉਹੀ ਹੋਮੇ ਹੋਮੇ ਹੋਰ ਕੁਝ ਨਹੀਂ ਹੈ ਹੋਮੇ ਕੁਝ ਨਹੀਂ ਆਪਣੀ ਅਕਲ ਨੂੰ ਬੜੀ ਮੰਨਣਾ ਮੈਂ ਕੁਝ ਕਰ ਸਕਦਾ ਮੇਰਾ ਕੀਤਾ ਕੁਝ ਹੋ ਸਕਦਾ ਹੈ ਇਹ ਹੋਵੇ ਕਿਉਂਕਿ ਕਰਦਾ ਤਾਂ ਪਰਮੇਸ਼ਰ ਹੈ ਸਮਰੱਥ ਉਹ ਹੈ ਜੇ ਮੈਂ ਵੀ ਕੁਝ ਕਰ ਸਕਦਾ ਤਾਂ ਉਹਦੇ ਨਾਲ ਮੇਰਾ ਟਕਰਾਅ ਹੈ ਨਾਮ ਹਮੇ ਨਾਵੇਂ ਨਾਲ ਵਿਰੋਧ ਵਿਰੋਧ ਮੇਰੀ ਮਰਜ਼ੀ ਨਾਲ ਕੁਝ ਹੋ ਸਕਦਾ ਹੈ ਇਹ ਜੇ ਮੈਂ ਮੰਨਦਾ ਇਹ ਮੇਰੀ ਹੁਮੇ ਪਰਮੇਸ਼ਰ ਦੀ ਮਰਜ਼ੀ ਨਾਲ ਇਹਦਾ ਟਕਰਾਅ ਹੈ ਉਹ ਚਾਹੇ ਚਾਹੁੰਦਾ ਚਾਹੇ ਨਹੀਂ ਚਾਹੁੰਦਾ ਪਰ ਮੈਂ ਕਰਨਾ ਉਹਦੇ ਚਾਹਣ ਨਹੀਂ ਮੈਨੂੰ ਕੋਈ ਮਤਲਬ ਨਹੀਂ ਜੇ ਉਹਦੇ ਕੀਤੇ ਹੀ ਕੁਝ ਹੁੰਦਾ ਫਿਰ ਮੇਰੀ ਮਰਜ਼ੀ ਦਾ ਸਵਾਲ ਨਹੀਂ ਪੈਦਾ ਹੁੰਦਾ ਜਿੰਨਾ ਚਿਰ ਮੇਰੇ ਅੰਦਰ ਇਹ ਭਾਵਨਾ ਬਣੀ ਹੋਈ ਹੈ ਕਿ ਮੈਂ ਕੁਝ ਕਰ ਸਕਦਾ ਇਹ ਭਲੇਖਾ ਹੀ ਮੇਰੀ ਹਉਮੈ ਹੈ ਹਉਮੈ ਭਰਮ ਤੋਂ ਪੈਦਾ ਹੁੰਦੀ ਹੈ ਹਉਮੈ ਕਿੱਥੋਂ ਉਪਜਾ ਹਉਮੈ ਹਰ ਵਕਤ ਨਹੀਂ ਰਹਿੰਦੀ ਹਉਮੈ ਸਰੀਰ ਧਾਰਨ ਕਰੇ ਤੋਂ ਬਾਅਦ ਪੈਦਾ ਹੁੰਦੀ ਹੈ ਸਰੀਰ ਧਾਰਨ ਕਿਉਂ ਹੁੰਦਾ ਸਰੀਰ ਧਾਰਨ ਭਰਮ ਕਰਕੇ ਹੁੰਦਾ ਹਉਮੈ ਕਰਕੇ ਨਹੀਂ ਹੁੰਦਾ ਹਉਮੈ ਦਾ ਬੀਜ ਭਰਮ ਸਾਰੇ ਵਿਕਾਰਾਂ ਦਾ ਬੀਜ ਭਰਮ ਪਰ ਬੀਜ ਭਰਮ ਇਹ ਕਿਸੇ ਮਤ ਨੇ ਨਹੀਂ ਜਾਣਿਆ ਸਵਾਏ ਗੁਰਮਤ ਤੇ ਜਿੰਨਾ ਚਿਰ ਉਸ ਬੀਜ ਦਾ ਨਾਸ ਨਹੀਂ ਹੁੰਦਾ ਵਿਕਾਰਾਂ ਦਾ ਨਾਸ ਨਹੀਂ ਹੁੰਦਾ ਬੀਜ ਨਹੀਂ ਧਰਤੀ 'ਚ ਨਸ਼ਟ ਕਰ ਦਿੱਤੇ ਜਾਣ ਤਾਂ ਉਹ ਜਿਹੜੇ ਬੀਜ ਤੋਂ ਕਾਫੂਸ ਪੈਦਾ ਹੋਣਾ ਆਪੇ ਨਹੀਂ ਪੈਦਾ ਹੋਣਾ ਜੇ ਬੀਜ ਨਸ਼ਟ ਹੋ ਜਾਣ ਪੈਦਾ ਆਪੇ ਨਹੀਂ ਹੋਣਾ ਕੁਝ ਨਹੀਂ ਹੋਣਾ ਹੋਵੇਂ ਕਿੱਥੋਂ ਉਪਜੈ ਕਿ ਤਸੰਜ ਮੇ ਜਾਏ ਜਾਊਗੇ ਕਿਵੇਂ ਵਾਦੀ ਗੱਲ ਹੈ ਪਹਿਲਾਂ ਉਪਜਦੀ ਕਿਉਂ ਹੈ ਜਿੱਥੋਂ ਉਪਜਦੀ ਹੈ ਉਹਦਾ ਇਲਾਜ ਕਰੋ ਫਿਰ ਕਰਦੇ ਕਾਹਦਾ ਇਲਾਜ ਰਹੇ ਹੋਮੇ ਦਾ ਇਲਾਜ ਕਰਦੇ ਰਹੇ ਬਾਕੀ ਮੱਤਾਂ ਨੇ ਹੋਮੇ ਦਾ ਇਲਾਜ ਕੀਤਾ ਜੋ ਹੋਮੇ ਦਾ ਇਲਾਜ ਕੀਤਾ ਉਹਦੇ ਵਾਸਤੇ ਪਾਠ ਪੜਿਓ ਔਰ ਬੇਦ ਵਿਚਾਰੇ ਵਾਲਾ ਸਾਰਾ ਸ਼ਬਦ ਹੈ ਨਿਵਲ ਭਜਨੋ ਸਾਧੇ ਪੰਜ ਜਨਾਂ ਸੇ ਸੰਗਰੇ ਛੁਟਕਿਓ ਅਦਕ ਅਹਮ ਬੁੱਧ ਵਾਧੇ ਅਹਮ ਬੁੱਧ ਉਹ ਵਧ ਗਈ ਮਰਜ ਵੜਤਾ ਗਿਆ ਜੋ ਜੋ ਦਵਾ ਤਾਂ ਗੁਰੂ ਨਾਨਕ ਨੇ ਕਿਹਾ ਉਹ ਹਉਮੈ ਕਿੱਥੋਂ ਪਜਾਏ ਇਹਦਾ ਦੇਖ ਲਓ ਪੈਦਾ ਹੁੰਦੀ ਕਿੱਥੋਂ ਹੈ ਉਹਦਾ ਇਲਾਜ ਕਰੋ ਭਗਤ ਕਬੀਰ ਜੀ ਨੇ ਕਹਿਤਾ ਸੀ ਇੱਕ ਮਰੰਤੇ ਦੋਏ ਮੂਏ ਦੋਏ ਮਰੰਤੇ ਚਾਰ ਚਾਰ ਮਰੰਤੇ 6 ਮੂਏ ਚਾਰ ਪੁਰਖ ਦੋਏ ਨਾਰ ਉਹਨੇ ਕਹਾ 6 ਨੇ ਬਤੰਦਰੋ ਵਕਾਰ ਤੁਹਾਡੇ ਪੰਜ ਨਹੀਂ ਪੰਜ ਤਾਂ ਜਨਮ ਤੋਂ ਬਾਅਦ ਪੈਦਾ ਹੁੰਦੇ ਨੇ ਬੀਜ ਦਾ ਕੋਈ ਹੋਰ ਹੈ ਪਰਮੇ ਭੂਲਾ ਦਾ ਦਸਤਾਰ ਹੈ ਇਹਦੇ ਜਨਮ ਮਰਨ ਦਾ ਕਾਰਨ ਭਰਮ ਹੈ ਕਰਮ ਨਹੀਂ ਹੈ ਜਨਮ ਮਰਨ ਦਾ ਕਾਰਨ ਭਰਮ ਹੈ ਉਹ ਕਹਿੰਦੇ ਨੇ ਕਰਮ ਹੈ ਗੁਰਬਾਣੀ ਕਹਿੰਦੀ ਹੈ ਭਰਮ ਹੈ ਕਰਮ ਤਾਂ ਸਰੀਰ ਧਾਰਨ ਕਰਨ ਤੋਂ ਬਾਅਦ ਮਿਲਦਾ ਕਰਮ ਅਸੀਂ ਕਰਦੇ ਸਰੀਰ ਤੋਂ ਬਾਅਦ ਸਰੀਰ ਕਿਉਂ ਮਿਲਿਆ ਸਵਾਲ ਹੈ ਭਰਮ ਪਹਿਲੇ ਪਿਆ ਸੀ ਭਰਮ ਦਾ ਜੋਤ ਨਾਲ ਸੰਬੰਧ ਹੈ ਸਰੀਰ ਦਾ ਯਤਨ ਨਾਲ ਸੰਬੰਧ ਹੈ ਜੋਤ ਪਹਿਲਾਂ ਕਿ ਜਾਤ ਪਹਿਲਾਂ ਪਰਮ ਜੋਤ ਨਾਲ ਸੰਬੰਧ ਰੱਖਦਾ ਨਾ ਕਰਮ ਜਾਤ ਨਾਲ ਸੰਬੰਧ ਰੱਖਦਾ ਸਰੀਰ ਨਾਲ ਰੱਖਦਾ ਤੇ ਜਾਤ ਤਾਂ ਬਾਅਦ ਚ ਮਿਲੀ ਹੈ ਫਿਰ ਮੂਲ ਤਾਂ ਜੋਤ ਹੈ ਨਵੇੜਾ ਜੋਤ ਨਾਲ ਅੰਤਰ ਨਵੇੜਾ ਤੇਰੇ ਜੀ ਭੇਲੀ ਚ ਔਖਾ ਕੁਝ ਨਹੀਂ ਸੀ ਪਰ ਬੁੱਧੀ ਹੋਈ ਨਹੀਂ ਸੀ ਉਹ ਇੱਥੇ ਜੋ ਦੇਖ ਰਹੇ ਨੇ ਉਹਨੂੰ ਸੱਚ ਬੰਨਿਆ ਹੋਇਆ ਜੀਵਨ ਜਗ ਦਾ ਸੱਚ ਕਰ ਜਾਣਿਆ ਹੋਇਆ ਇਹਨੇ ਮਾਰਤਾ ਮਾਰਤਾ ਇਹਨੇ ਹੀ ਮਾਰਿਆ ਇਹਦੇ ਪਿੱਛੇ ਕੋਈ ਸ਼ਕਤੀ ਕੰਮ ਕਰਦੀ ਹੈ ਬਿਲਕੁਲ ਨਹੀਂ ਪਤਾ ਜੇ ਪਤਾ ਵੀ ਕੋਈ ਕਹਿੰਦਾ ਅਸੀਂ ਨਹੀਂ ਮੰਨਦੇ ਜੋ ਸਾਹਮਣੇ ਦੀਦਾ ਉਹਨੂੰ ਮੰਨਾਂਗੇ ਜੋ ਸਾਹਮਣੇ ਦੀਦਾ ਉਹ ਸੱਚ ਹੈ ਜੋ ਇਹਨਾਂ ਅੱਖਾਂ ਨੂੰ ਨਹੀਂ ਦੀਦਾ ਉਹ ਝੂਠ ਹੈ ਪਈ ਕਹੀ ਜਾਵੇ ਕੁਰਬਾਨੀ ਪਈ ਕਹੀ ਜਾਣ ਬੇਦ ਪੈ ਕਹੀ ਜਾਣ ਸਿਆਣੇ ਅਸੀਂ ਤਾਂ ਜੋ ਦੇਖਦੇ ਆ ਉਹ ਸੱਚ ਹੈ ਬਸ ਇੱਥੋਂ ਪੰਡਤ ਪਾੜੀ ਬਾਟ ਇੱਥੋਂ ਦੋ ਰਸਤੇ ਹੋ ਗਏ ਵਿਦਵਾਨਾਂ ਨੇ ਸਿਖਾਤਾ ਵੀ ਜੋ ਦੀਂਦਾ ਉਹ ਸੱਚ ਹੈ ਜੋ ਦੀਂਦਾ ਨਹੀਂ ਉਹਨੂੰ ਮੰਨੀ ਜਾਂਦੇ ਨੇ ਪਾਗਲ ਨੇ ਪਾਗਲ ਜ਼ਿਆਦਾ ਸੀ ਪਾਗਲ ਪਾਗਲਾਂ ਦੀ ਗੱਲ ਛੇਤੀ ਮੰਨ ਲੈਂਦੇ ਪ੍ਰਣਵਤ ਨਾਨਕ ਤਾਰੇ ਸੋਏ ਹਮ ਨਹੀਂ ਚੰਗਾ ਬੁਰਾ ਨਹੀਂ ਕੋਈ ਅਸੀਂ ਚੰਗੇ ਨਹੀਂ ਪਰ ਬੁਰਾ ਵੀ ਕੋਈ ਨਹੀਂ ਪ੍ਰਣਵਤ ਨਾਨਕ ਤਾਰੇ ਸੋਏ ਪ੍ਰਣਵਤ ਨਾਨਕ ਤਾਰੇ ਸੋਏ ਨਾਨਕ ਕਹਿੰਦਾ ਜੇ ਉਹਦੀ ਛੜ ਪੈ ਜੀ ਨਾ ਜਿਹੜਾ ਉਹਦੀ ਛੜ ਪੈ ਜਾਂਦਾ ਉਹ ਤਰ ਜਾਂਦਾ ਤਾਰ ਦਿੰਦਾ ਛੜ ਪੈ ਤੇ ਬਿਨੋ ਤਰਿਆ ਨਹੀਂ ਜਾ ਸਕਦਾ ਛੜ ਜਦ ਪੈਂਦਾ ਜਦ ਹਮੇ ਛੜ ਦਿੰਦਾ ਹੋਵੇ ਕਾ ਛੱਡ ਦਿੰਦਾ ਜਾਂ ਭਰਮ ਚੱਕੇ ਚਲਿਆ ਜਾਂਦਾ ਗੁਰਬਾਣੀ ਨੇ ਭਰਮ ਦਾ ਇਲਾਜ ਕੀਤਾ ਹੈ ਕਰਮ ਦਾ ਇਲਾਜ ਨਹੀਂ ਕੀਤਾ ਗੁਰ ਪ੍ਰਸਾਦ ਭਰਮ ਕਾ ਨਾਸ਼ ਗਿਆਨ ਜਿਹੜਾ ਹੈਗਾ ਧਰਮ ਗਿਆਨ ਹੈ ਇਹ ਭਰਮ ਦਾ ਨਾਸ਼ ਕਰਦਾ ਕਰਮ ਤਾਂ ਹੁੰਦਾ ਹੀ ਨਹੀਂ ਕਰਮ ਨੂੰ ਬਾਣੀ ਮੰਦੀ ਨਹੀਂ ਕਰਮ ਜੋ ਅਸੀਂ ਕਰਦੇ ਆ ਉਹਦੇ ਹੁਕਮ ਨਾਲ ਕਰਦੇ ਆ ਪਰਮ ਜਿਹੜਾ ਹੈਗਾ ਸਾਡੇ ਅੰਦਰ ਇਹ ਸਾਡੀ ਆਪਣੀ ਅਕਲ ਦੀ ਵਜ੍ਹਾ ਨਾਲ ਹੈ ਸਾਡੇ ਆਪਣੀ ਮਨੋਤ ਦੇ ਕਾਰਨ ਪਰ ਇਹ ਸਾਡੀ ਆਪਣੀ ਅਕਲ ਦੀ ਗਲਤੀ ਹੈ ਧੋਖਾ ਹੈ ਇਹ ਸਾਡੀ ਆਪਣੀ ਗਲਤੀ ਹੈ ਇਸ ਕਰਕੇ ਭਰਮ ਦਾ ਨਾਸ ਕੀਤਾ ਜੇ ਭਰਮ ਦਾ ਨਾਸ ਹੋ ਗਿਆ ਅਸਲ ਜੇ ਜਦ ਗਿਆਨ ਹੋਇਆ ਸੀ ਗਿਆਨ ਪਿਆ ਤਾਂ ਕਰਮੇ ਨਾਸ ਜਦ ਗਿਆਨ ਹੋ ਗਿਆ ਸੀ ਵੀ ਪਰਮੇਸ਼ਰ ਸਭ ਕੁ ਕਰਦਾ ਕਰਮ ਦਾ ਤਾਂ ਨਾਸ ਉਦੋਂ ਹੀ ਹੋ ਗਿਆ ਸੀ ਕਰਮ ਦਾ ਨਾਸ ਹੋ ਗਿਆ ਸੀ ਭਰਮ ਦਾ ਵੀ ਨਾਸ ਹੋ ਗਿਆ ਸੀ ਜਿੰਨਾ ਚਿਰ ਭਰਮ ਦਾ ਨਾਸ ਨਹੀਂ ਹੁੰਦਾ ਕਰਮ ਦਾ ਨਾਸ ਨਹੀਂ ਹੋ ਸਕਦਾ ਗਿਆਨ ਨਾਲ ਦੋਏ ਨਾਸ ਇਕੱਠੇ ਹੋ ਜਾਂਦੇ ਨੇ ਕਰਮ ਦਾ ਨਾਸ ਵੀ ਹੋ ਜਾਂਦਾ ਭਰਮ ਦਾ ਵੀ ਨਾਸ ਗਿਆਨ ਪਿਆ ਤਾਂ ਕਰਮੇ ਨਾਸ ਗੁਰ ਪ੍ਰਸਾਦ ਭਰਮ ਕਾ ਨਾਸ